ਸਤ ਅੰਗੁਲ ਵਾਈ ਔਦੂ ਸੁਨੋ ਸੱਚ ਆਹਾਰ ਸੁਨੋ ਸੱਚ ਆਹਾਰ ਜਿਹੜੀ ਵਾਯੂ ਹੈ ਇਹ ਦੇ ਨਾਲ ਜੋਗ ਮਤ ਸਾਰਾ ਫੜਿਆ ਕਿਉਂਕਿ ਸਿੱਧਾ ਨੇ ਅਸਲ ਦੇ ਵਿੱਚ ਆਤਮਾ ਨੂੰ ਛੱਡ ਕੇ ਸਰੀਰ ਨਾਲ ਜੁੜ ਗਿਆ ਸਰੀਰ ਨੂੰ ਬਚਾਉਣਾ ਚਾਹੁੰਦੇ ਨੇ ਸਰੀਰ ਹਮੇਸ਼ਾ ਵਾਸਤੇ ਰਹੇ ਇਹਨੂੰ ਅਮਰਾਪਨ ਸਮਝ ਲਿਆ ਉਹਨਾਂ ਨੇ ਸਰੀਰ ਕਰਕੇ ਅਸੀਂ ਨਾ ਮਰੀਏ ਇਹੀ ਅਮਰਾਪਨ ਸਮਝ ਲਿਆ ਉਹਨਾਂ ਨੇ ਕੋਈ ਉਹਨਾਂ ਨੂੰ ਪੁੱਛੇ ਵੀ ਜਦ 84 ਲੱਖ ਜੋਰ ਹੈ ਜਿਹੜੀ ਇੱਕ ਪਾਸੇ ਤਾਂ ਤੁਸੀਂ ਇਹ ਕਹਦੇ ਹੋ ਵੀ ਇਹ ਜਿਹੜਾ ਜਨਮ ਬਹੁਤ ਸੱਤਾ ਮਤਲਬ ਬਹੁਤ ਪਿਛਲੇ ਪਾਪਾਂ ਦਾ ਮੂਲ ਹੈ ਜਨਮ ਤਾਂ ਹੁੰਦਾ ਸੰਸਾਰ ਤਾਂ ਹੁੰਦਾ ਇੱਕ ਵਾਰ ਤੁਸੀਂ ਸੰਸਾਰ ਛੱਡਣਾ ਚਾਹੁੰਦੇ ਸਰੀਰ ਨਹੀਂ ਛੱਡਦੇ ਸੰਸਾਰ ਨਹੀਂ ਛੱਡਣਾ ਚਾਹੁੰਦੇ ਇੱਥੇ ਆ ਕੇ ਸਾਰੇ ਫਸੇ ਇੱਥੋਂ ਜਿਹੜਾ ਕਹਾ ਨਿਕਲਦਾ ਉਹ ਗੁਰਮੁਖ ਆਤਮਾ ਛੱਡਤੀ ਸਰੀਰ ਫੜ ਲਿਆ ਕਲਿਆਣ ਆਤਮਾ ਦਾ ਹੋਣਾ ਨਾ ਕਿ ਸਰੀਰ ਦਾ ਹੋਣਾ ਕਲਿਆਣ ਤਾਂ ਆਤਮਾ ਦਾ ਹੋਣਾ ਬਿਆਨ ਚਾਹੇ ਸੋਨੇ ਦਾ ਜੇ ਅੰਦਰ ਤਲਵਾਰ ਅੱਧੀ ਹੈ ਤੇ ਬੇੜੇ ਤੇ ਸੰਤ ਤਲਵਾਰ ਨਾਲ ਕੰਮ ਹੋਣਾ ਬਿਆਨ ਤੇ ਥੋੜੀ ਕੰਮ ਹੋਣਾ ਉਹ ਤਾਂ ਚਾਹੇ ਉੱਤੇ ਲੀਰਾ ਲਪੇਟ ਲੈਂਦੇ ਤਲਵਾਰਾਂ ਤੇ ਤਾਂ ਬਿਆਨ ਤਾਂ ਤਾਂ ਵੀ ਲੱਗੇ ਨਾ ਆਪਣੇ ਤਲਵਾਰ ਲੱਗੇ ਨਾ ਤੇ ਹੁਣ ਤਲਵਾਰ ਬਿਨਾ ਮੈਂ ਤੇ ਵੀ ਆਪਣੀ ਲੱਗੂਗੀ ਕਿਸੇ ਹੋਰ ਦੇ ਲੱਗੂਗੀ ਇਹ ਤਾਂ ਸਿਰਫ ਮਿਆਨ ਹੈ ਸਰੀਰ ਤਾਂ ਤੇ ਕਪੜਾ ਸਾਰੇ ਦਾਰੋਦਾਰ ਕਪੜੇ ਦੇ ਖੜਾ ਸੰਸਾਰ ਦਾ ਸਰੀਰ ਨਾਲ ਜੁੜ ਕੇ ਸਾਰਾ ਕੁਝ ਕਪੜੇ ਵਾਸਤੇ ਕਰ ਰਿਹਾ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਸਿੱਖੂ ਨਹੀਂ ਆਪਣੇ ਵਾਸਤੇ ਕਰ ਰਹੇ ਭਾਵੇਂ ਰੋਜ਼ ਅਸੀਂ ਪੜਦੇ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਜੋ ਅਸੀਂ ਕੰਮ ਕਰਦੇ ਆ ਸਾਰਾ ਦਿਨ ਜ਼ਿੰਦਗੀ 'ਚ ਉਹ ਅਵਰ ਕਾਮ ਨੇ ਜਿਹੜਾ ਕੰਮ ਕਰਨਾ ਕਰਨ ਆਇਆ ਉਹ ਕੰਮ ਨਹੀਂ ਹੈ ਜਿਹੜਾ ਕੰਮ ਕਰਨ ਆਏ ਸੀ ਉਹ ਕੰਮ ਨਹੀਂ ਉਹ ਉਹਨੂੰ ਛੱਡ ਕੇ ਹੋਰ ਕੰਮ ਕਰਦੇ ਉਹ ਅਵਰ ਕਾਮ ਨੇ ਉਹ ਸਾਰੇ ਸਰੀਰ ਵਾਸਤੇ ਹੀ ਨੇ ਦੁਨੀਆ ਵਾਸਤੇ ਹੀ ਨੇ ਤੇਰੇ ਕਿਤੇ ਨਾ ਕੰਮ ਆਤਮਾ ਦੇ ਕੰਮ ਤਾਂ ਨਹੀਂ ਪੈਸਾ ਜਿੰਨਾ ਮਰਜ਼ੀ ਇਕੱਠਾ ਕਰ ਲੋ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲੋ ਆਤਮਾ ਨਾਲ ਤਾਂ ਜਾਣੇ ਨਹੀਂ ਇਹਦੇ ਬਾਵਜੂਦ ਵੀ ਕਹੇ ਦੇ ਕੋਈ ਅਸਰ ਨਹੀਂ ਕਿਸੇ ਤੇ ਸਾਰਾ ਕੁਝ ਪੜ ਸੁਣ ਕੇ ਅਸਰ ਕੋਈ ਨਹੀਂ ਹੈ ਜੇ ਅਸਰ ਕੋਈ ਨਹੀਂ ਅਸਾ ਦਾ ਨੋ ਸਿੱਖੀ ਹੈ ਪੜਨ ਦਾ ਨੋ ਸਿੱਖੀ ਨਹੀਂ ਸੁਣਨ ਦਾ ਨੋ ਸਿੱਖੀ ਜਿੰਨਾ ਅਸਰ ਹੋ ਗਿਆ ਉਹਨੀ ਸਿੱਖੀ ਹੈ ਜੇ ਅਸਰ ਨਹੀਂ ਹੋਇਆ ਸਿੱਖੀ ਵਾਲੀ ਗੱਲ ਖਤਮ ਜੋਗੀ ਜਿਵੇਂ ਜੁੜੇ ਹੋਏ ਤੇ ਉੱਥੇ ਹੀ ਸਿੱਖੀ ਜੁੜੇ ਹੋਏ ਨੇ ਜੋਗੀ ਦਾ ਹਿੰਦੂ ਸੀ ਅਸੀਂ ਕਹਿੰਦੇ ਅਸੀਂ ਸਿੱਖ ਅਸੀਂ ਸਿੱਖ ਕਿਵੇਂ ਹੋਏ ਸਿੱਖ ਹੋਵਾਂਗੇ ਤਾਂ ਜੇ ਛੱਡ ਕੇ ਜਾਤ ਨੂੰ ਜੋਤ ਦੇ ਤਲ ਤੇ ਜੁਗੋਗੇ ਜਾਣੋ ਜੋਤ ਨਾ ਪੁੱਛੋ ਜਾਤੀ ਲੈਣੇ ਨੇ ਨਾਨਕ ਨੂੰ ਜਾਤ ਕਰਕੇ ਨਹੀਂ ਮੰਨਿਆ ਜੋਤ ਕਰਕੇ ਮੰਨਿਆ ਜੋਤ ਕਰਕੇ ਦੇਖਿਆ ਲੈਣੇ ਨੇ ਤਾਂ ਹੀ ਤਾਂ ਲੈਣਾ ਨਾਨਕ ਹੋ ਗਿਆ ਸਰੀਰ ਕਰਕੇ ਜਿਹੜਾ ਦੇਖਦਾ ਹੈ ਸਰੀਰ ਨਹੀਂ ਉਹਦਾ ਹੋ ਸਕਦਾ ਉਹ ਜਿਹੜਾ ਬਣ ਸਕਦਾ ਜੇ ਸਰੀਰ ਕਰਕੇ ਜਿਨ੍ਹਾਂ ਨੇ ਮੰਨਿਆ ਵੱਖਰੇ ਰਹੇ ਨੇ ਫੋਟੋ ਵੱਖਰੀ ਰਹੀ ਹੈ ਸਰੀਰ ਨਹੀਂ ਬਦਲਦਾ ਹੁੰਦਾ ਬਦਲਦੀ ਜੋਤ ਹੁੰਦੀ ਹੈ ਜੋਤ ਕਰਕੇ ਮਨੂ ਨਾਨਕੇ ਬਣ ਗਿਆ ਗਾਹੜੇ ਨੇ ਜੋਤ ਕਰਕੇ ਮੰਨਿਆ ਉਹ ਵੀ ਨਾਨਕ ਬਣ ਗਿਆ ਗਾਹੜੇ ਨੇ ਜੋਤ ਕਰਕੇ ਮੰਨਿਆ ਉਹ ਵੀ ਨਾਨਕ ਬਣ ਗਿਆ ਸਾਰੇ ਨਾਨਕੇ ਬਣਦੇ ਚਲੇ ਗਏ ਜਿਨ ਜਾਣਿਆ ਸੋ ਤਿਸ ਜਿਹਾ ਜਿਹਦੇ ਜੋਤ ਕਰਕੇ ਜਾਣਿਆ ਨਾ ਉਹ ਉਹਦੇ ਵਰਗਾ ਹੀ ਜਾਣਦਾ ਬਣ ਜਾਂਦਾ ਜਿਹਨੂੰ ਜਾਣਦਾ ਜਿਨ ਜਾਣਿਆ ਸੋ ਤਿਸੀ ਹੀ ਜਿਹਾ ਅਤ ਨਿਰਮਾਇਲ ਅਤ ਨਿਰਮਾਇਲ ਅਤਿਅੰਤ ਨਿਰਮਲ ਹੋ ਜਾਂਦਾ ਹੈ ਸੀ ਜਿਸ ਦੇਹਾ ਸਾਰੀ ਜਿਹੜੀ ਗੁੜ ਜਲਦੀ ਅੰਦਰ ਨਾਲ ਜਲ ਸੁਲਝ ਜਾਂਦਾ ਜੋ ਸ਼ੰਕੇ ਨੇ ਧਰਮ ਦੇ ਸਾਰੇ ਦੂਰ ਹੋ ਜਾਂਦੇ ਆਪ ਨਿਰਮਲ ਹੋ ਜਾਂਦਾ ਔਰ ਸੁਲਝ ਜਾਂਦਾ ਸੁਲਝਿਆ ਹੋਇਆ ਆਦਮੀ ਹੋ ਜਾਂਦਾ ਜਿਹੜੀ ਗੁੱਥੀ ਉਲਝੀ ਹੋਈ ਹੈ ਧਰਮ ਦੀ ਸੁਲਝ ਜਾਂਦੀ ਜੋਗੀ ਕਿੱਥੇ ਖੜੇ ਨੇ ਜੋਗੀ ਖੜੇ ਨੇ ਹਵਾ ਦੇ ਉੱਤੇ 10 ਉਪਰ ਹਵਾ ਚੱਲਦੀ ਹੈ ਸਰੀਰ ਸਾਹ ਹੁੰਦਾ ਉਹਦਾ ਸਰੀਰ ਵਾਸਤੇ ਹੁੰਦਾ ਜਦ ਸਰੀਰ ਬਣਦਾ ਸੀ ਗਰਭ 'ਚ ਜਦ ਤਾਂ ਸਾਹ ਨਹੀਂ ਸੀ ਉਹ ਜਾਂਦੀ ਜਾਂਦਾ ਸੀ ਸਾਉਣ ਵਾਸਤੇ ਜੁੜਨਾ ਜ਼ਰੂਰੀ ਨਹੀਂ ਹੈ ਜੋੜ ਵਾਸਤੇ ਸਾਉਣਾ ਕੋਈ ਜ਼ਰੂਰੀ ਨਹੀਂ ਤੇ ਗਰਭ ਦੇ ਵਿੱਚ ਜਿਉਂਦਾ ਸੀ ਕੋਈ ਸਾਹ ਤਾਂ ਆਉਂਦਾ ਨਹੀਂ ਸੀ ਮਾਂ ਦੇ ਪੇਟ 'ਚ ਸਾਹ ਨਹੀਂ ਉਹਦਾ ਜਿਉਂਦਾ ਸੀ ਪ੍ਰਭਾਵੈ ਸਾਹ ਸਾਸਤੇ ਰੱਖੇ ਰੱਖਿਆ ਸੀ ਪਰ ਦੇ ਭੌਣ ਦੀ ਗੱਲ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਸਾਰਾ ਸਾਰਾ ਜੀਵਨ ਦਾ ਕੋਈ ਨਹੀਂ ਹੈ ਕਿਸੇ ਹੋਰ ਤਰੀਕੇ ਨਾਲ ਦਰਖਤ ਨੇ ਜਿਉਂਦੇ ਨੇ ਕਿਤੇ ਸਾਹ ਲੈਂਦੇ ਨੇ ਕਿਤੇ ਫੇਫੜਾ ਨਾ ਦੇ ਜਿਉਂਦੇ ਨੇ ਦਰਖਤ ਸਾਰੇ ਜਿਉਂਦੇ ਨੇ ਕਿਸੇ ਕਿਤੇ ਸਾਹ ਲੈਂਦੇ ਨੇ ਦਰਖਤ ਦੇਖਦੇ ਨੇ ਦਿਖਾਓ ਕਿੱਥੇ ਨੇ ਜਦ ਸੁਣਦੇ ਨੇ ਦਿਖਾਓ ਕਰਨ ਕਿੱਥੇ ਨੇ ਉਹਨਾਂ ਦੇ ਇਹ ਤਾਂ ਹੁਣ ਸਾਇੰਸ ਵੀ ਬਣਦੀ ਹੈ ਦਰਖਤਾਂ ਨੂੰ ਸੁਣਦਾ ਵੀ ਹੈ ਦਰਖਤਾਂ ਨੂੰ ਦੇਦਾ ਵੀ ਹੈ ਦਰਸ ਸਾਹ ਵੀ ਲੈਂਦੇ ਨੇ ਪਰ ਪ੍ਰਭਾਵੈ ਗਨ ਸਾਸਤੇ ਰੱਖੇ ਛੱਡ ਦੇਣਾ ਉਸੇ ਦਰਖਤ ਕਿਵੇਂ ਛੱਡ ਦੇਣਾ ਇੱਕ ਸਾਰਾ ਦਿਨ ਸਾਹ ਖਿੱਚਦੇ ਨੇ ਰਾਤ ਨੂੰ ਛੱਡਦੇ ਨੇ ਜ਼ਰੂਰੀ ਆ ਵੀ ਇੱਕ ਇੱਕ ਮਿੰਟ 'ਚ ਸਾਹ ਛੱਡਣਾ ਟਾਈਮ ਹੈ ਸਾਰਾ ਦਿਨ ਇੱਕ ਚੀਜ਼ ਖਿੱਚੀ ਜਾਂਦੇ ਨੇ ਰਾਤ ਨੂੰ ਦੂਜੀ ਚੀਜ਼ ਛੱਡੀ ਜਾਂਦੇ ਨੇ ਸਾਹ ਆਪਣਾ ਵੀ ਤਾਂ ਟਾਈਮ ਹੈ ਸਾਹ ਹੁਣ ਦਾ ਟਾਈਮ ਲੱਭਾ ਸਵਾਲ 10 ਉਪਰ ਵਾਯੂ ਦੀ ਕੀਤੀ ਹੈ ਤਰੇ ਸਤ ਅੰਗਲ ਵਾਯੂ ਉਦੂ ਉਹਦਾ ਜਵਾਬ ਦੇ ਰਿਹਾ ਦੱਸ ਦੇ ਰਿਹਾ ਵੀ ਜਿਹੜੀ ਤੁਸੀਂ ਹਵਾ ਦੀ ਗੱਲ ਕਰਦੇ ਹੋ ਸਾਹ ਚੱਲਦਾ ਹੈ 10 ਉਪਰ ਹਵਾ ਚੱਲਦੀ ਹੈ ਇੱਥੋਂ ਇੱਥੇ ਤੱਕ ਹਵਾ ਚੱਲਦੀ ਹੈ 10 ਉਪਰ ਇਹਦਾ ਆਤਮਾ ਨੂੰ ਕੋਈ ਸੰਬੰਧ ਨਹੀਂ ਹੈ ਤੁਸੀਂ ਕਹਿੰਦੇ ਹੋ ਵੀ ਇਹ ਆਤਮਾ ਦਾ ਜੀਵਨ ਮਨ ਦਾ ਜੀਵਨ ਹੈ ਬਿਲਕੁਲ ਗਲਤ ਆਤਮਾ ਦਾ ਸਰੀਰ ਦਾ ਜੀਵਨ ਹੈ ਇਹ ਤਾਂ ਮਾਇਆ ਹੈ ਚੇਤਨ ਦਾ ਜੀਵਨ ਜੜ ਕਿਵੇਂ ਹੋ ਸਕਦਾ ਹੈ ਜੜ ਦਾ ਜੀਵਨ ਚੇਤਨ ਹੋ ਸਕਦਾ ਹੈ ਕਿਉਂਕਿ ਜਗ ਕੀ ਹੈ ਜੜ ਜੱਗ ਜੀਵਨ ਪੁਰਖ ਹੈ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਜਿੰਨਾ ਚਿਰ ਜਗ ਜੀਵਨ ਹੈ ਬਿਰਛ ਵਿੱਚ ਬਿਰਛ ਹਰੈ ਜਦ ਆਤਮਾ ਨਿਕਲ ਗਈ ਬਿਰਛ ਸੁੱਕ ਜਾਣ ਇਸ ਕਰਕੇ ਉਹਦਾ ਨਾਮ ਹਰੀ ਹੈ ਹਰੀ ਦਾ ਨਾਮ ਬਿਰਛ ਹਰੈ ਜਿੰਨਾ ਚਿਰ ਵਿੱਚ ਹਰੈ ਆਹੂ ਸਾਰਾ ਕਾਦੇ ਨਾਲ ਉਹਦੇ ਨਾਲ ਹਰੀ ਉਹਦਾ ਨਾਮ ਹੈ ਹਰੇ ਉਹਦਾ ਨੂੰ ਕਿਉਂ ਹੈ ਹਰਾ ਕਰਨ ਵਾਲਾ ਹੈ ਸੁੱਕੇ ਕਾਸ਼ਟ ਹਰਿਆ ਹਰੀ ਉਹਦਾ ਗੁਣ ਗੁਣਵਾਚ ਕਰਾਵਾ ਹਰੀ ਹਰੀ ਆਤਮਾ ਦਾ ਗੁਣ ਆਤਮਾ ਦਾ ਗੁਣ ਹੈ ਸਰੀਰ ਵਾਸਤੇ ਹਵਾ ਚਾਹੀਦੀ ਕਿਉਂਕਿ ਪੰਜ ਤਤ ਦਾ ਸਰੀਰ ਪੰਜ ਤਤ ਕੋ ਤਨ ਰਖਿਓ ਜਾਣੋ ਚਤਰ ਸੁਝਾਨ ਪਹਿਲੇ ਪਦੇ ਦੇ ਵਿੱਚ ਉਹਨੇ ਤਰੇ ਸੱਤ 10 ਉਂਗਲ ਵਾਯੂ ਦੀ ਗੱਲ ਸ਼ੁਰੂ ਕੀਤੀ ਸੀ ਹੁਣ ਉਹਦਾ ਜਵਾਬ ਹੋਰ ਦੇ ਰਹੇ ਨੇ ਗਾਹ ਦਾ ਹਾਂਜੀ ਤਰੇ ਸਤ ਅੰਗਲ ਵਾਈ ਉਹਦੂ ਸੁਣ ਸੱਚ ਆਹਰ ਪਰ ਜਦ ਮਨ ਸੁਣ ਹੋ ਜਾਂਦਾ ਨਾ ਤੁਹਾਡਾ ਮਨ ਇਹ ਸੁਣ ਹੋਇਆ ਨਹੀਂ ਤਾਂ ਤੁਹਾਨੂੰ ਲੱਗਦਾ ਵੀ ਇਹਦੇ ਬਿਨਾਂ ਅਸੀਂ ਮਰ ਜਾਵਾਂਗੇ ਜਦ ਮਨ ਵਾਕਿਆ ਹੀ ਸੁਣ ਹੋ ਜਾਂਦਾ ਹੈ ਪਰਮਾਨੈਂਟਲੀ ਸੁਣ ਹੋ ਜਾਂਦਾ ਹੈ ਫਿਰ ਉਹਦਾ ਆਹਾਰ ਵਾਯੂ ਨਹੀਂ ਰਹਿੰਦੀ ਉਹਦਾ ਆਹਾਰ ਸੱਚ ਹੋ ਜਾਂਦਾ ਇਹ ਪਤਾ ਲੱਗਦਾ ਸੁਣ ਹੋਏ ਤੇ ਬਾਅਦ ਅਨਹਦ ਸੁਣ ਜਾਣ ਹੋ ਜਾਂਦਾ ਨਾ ਪਿੱਛੇ ਕਿਹਾ ਸੀ ਨਾ ਸੁਣੋ ਸੁਣ ਕਹੇ ਸਭ ਕੋਈ ਅਨਹਦ ਸੁਣ ਕਹਾਤੇ ਹੋਈ ਉਹ ਜਦੋਂ ਸੁਣ ਤੁਸੀਂ ਹੋ ਜਾਓਗੇ ਨਾ ਮਨ ਤੁਹਾਡਾ ਸੁਣ ਹੋ ਜਾਊਗਾ ਮਨ ਨੂੰ ਮਾਇਆ ਦੀ ਭੁੱਖ ਨਹੀਂ ਰਹੂਗੀ ਅਸਲ 'ਚ ਮਾਇਆ ਦੀ ਭੁੱਖ ਹੈ ਤਾਂ ਹਵਾ ਦੀ ਭੁੱਖ ਹੈ ਮਾਇਆ ਦੀ ਭੁੱਖ ਨਾ ਮੰਨਦੇ ਵਿੱਚ ਹਵਾ ਵੀ ਮਾਇਆ ਇਸ ਕਰਕੇ ਤੁਹਾਨੂੰ ਇਹ ਜਾਪਦਾ ਵੀ ਇਹਦੇ ਬਿਨਾਂ ਅਸੀਂ ਮਰ ਜਾਵਾਂਗੇ ਜੇ ਰੋਟੀ ਨਾ ਮਿਲੀ ਤਾਂ ਮਰ ਜਾਵਾਂਗੇ ਐ ਲੱਗਦਾ ਹੈ ਆਤਮਾ ਦੀ ਖਰਾਕ ਨਹੀਂ ਹੈ ਸਰੀਰ ਦੀ ਖਰਾਕ ਹੈ ਇਹ ਤਾਂ ਮਰਦੇ ਨਹੀਂ ਆਤਮਾ ਦਾ ਮਰਦੀ ਨਹੀਂ ਹੈ ਆਤਮਾ ਦਾ ਮਰਦੀ ਨਹੀਂ ਅਮਰ ਹੈ ਥੋੜੂ ਕਹਿੰਦੇ ਮਰ ਜਾਵੇ ਮਰ ਕੌਣ ਜਾਊਗਾ ਕੌਣ ਮੂਹਰੇ ਕੌਣ ਕੌਣ ਵਰੂਗਾ ਉਹ ਤਾਂ ਉੱਥੇ ਸਰੀਰ ਨਾਲ ਜੁੜੇ ਹੋਏ ਨੇ ਜਿਹੜੇ ਮਾਇਆ ਨਾਲ ਜੁੜੇ ਹੋਏ ਨੇ ਉਹ ਉਹਨਾਂ ਦੀ ਬੋਲੀ ਹੋਰ ਹੈ ਗੁਰਮੁਖਾਂ ਦੀ ਬੋਲੀ ਹੋਰ ਸੁਣਨਾ ਸੱਚ ਆਹ ਜਿਹੜਾ ਸੁਣਨਾ ਉਹਦਾ ਤਾਂ ਆਹਾਰ ਹੈ ਸੱਚ ਉਹਦਾ ਸੱਚ ਖਾਣਾ ਸੱਚ ਪਹਿਨਣਾ ਉਹਦਾ ਝੂਠ ਨਾਇਆ ਆਹਾਰ ਨਹੀਂ ਹੈ ਮਾਇਆ ਦੀ ਫਰਕ ਨਹੀਂ ਹੈ ਸੁਣ ਦਾ ਆਹਾਰ ਹੁੰਦਾ ਸੱਚ ਸੁਣ ਸੱਚ ਆਹਾਰ ਸੱਚ ਆਹਾਰੋ ਉਹਦਾ ਆਹਾਰ ਸੱਚ ਹੈ ਸੱਚ ਖਾਣਾ ਸੱਚ ਪਹਿਨਣਾ ਤੇ ਵਾਯੂ ਦਾ ਸੱਚ ਹੈ ਨਹੀਂ ਤਾਂ ਮਾਇਆ ਗੁਰਮੁਖ ਬੋਲਾ ਤਤ ਬਰੋਲਾ ਹੁਣ ਗੁਰਮੁਖ ਦੇ ਕੀ ਕੰਮ ਆਉਂਦੀ ਆ ਹਵਾ ਗੁਰਮੁਖ ਤੋਂ ਕੰਮ ਜ਼ਰੂਰ ਲੈਂਦਾ ਹਵਾ ਬੋਲਣ ਦਾ ਕੰਮ ਲੈਂਦਾ ਜਦ ਹਵਾ ਅੰਦਰ ਨੂੰ ਜਾਂਦੀ ਹੈ ਉਹ ਤਾਂ ਸਰੀਰ ਦੇ ਕੰਮ ਆਉਂਦੀ ਹੈ ਚ ਆਕਸੀਜਨ ਦੀ ਲੋੜ ਹੈ ਆਕਸੀਜਨ ਨਾਲ ਖੂਨ ਸਾਫ਼ ਹੋ ਜਾਂਦਾ ਗੁਰਮੁਖ ਤੇ ਕੰਮ ਲੈ ਰੰਦਾ ਹੈ ਮਾਇਆ ਨਾਲ ਸੰਪਰਕ ਪੈਦਾ ਕਰਨ ਦਾ ਬੋਲਣ ਦਾ ਕੰਮ ਲੈ ਲੈਂਦੇ ਤੇ ਹਵਾ ਤੇ ਜਵਾਬ ਨਹੀਂ ਜਾਂਦੀ ਇਹ ਹਵਾ ਨਾਲ ਬੋਲਦਾ ਉਹ ਸਿਰਫ ਆਪਣੀ ਗੱਲ ਦੱਸਣ ਵਾਸਤੇ ਤੋਂ ਕੰਮ ਲੈਂਦਾ ਹੈ ਉਹਦੀ ਖੁਰਾਕ ਨਹੀਂ ਹੈ ਇਹਦੇ ਵਿੱਚ ਵੀ ਕਿਸੇ ਨੂੰ ਖੁਰਾਕ ਦਿੰਦਾ ਹੈ ਉਹ ਬੋਲਣ ਦਾ ਕੰਮ ਲੈਂਦਾ ਹਵਾ ਤੇ ਇਸੇ ਹਵਾ ਕਰਕੇ ਬੋਲਦੇ ਆਪਾਂ ਜਿਹੜਾ ਸਾਹ ਲੈਣੇ ਜਾਂ ਬਾਹਰ ਬੋਲਦੇ ਜਦੇ ਬੋਲਦੇ ਆ ਗੁਰਮੁਖ ਬੋਲਦਾ ਗੁਰਮੁਖ ਬੋਲਦਾ ਜ਼ਰੂਰ ਹੈ ਸਭਾ ਕਾਦੇ ਕਾਹਦੇ ਵਾਸਤੇ ਤਤ ਬਰੋਲਾ ਤਤ ਗਿਆਨ ਦੇਣ ਵਾਸਤੇ ਬਰੋਲਾ ਹੁੰਦਾ ਜਦੋਂ ਵਾਲਾ ਚੱਲਦਾ ਨਾ ਗੋਲ ਗੋਲ ਸਾਈਕਲੋਨ ਉਹ ਸਾਈਕਲੋਨ ਵਿੱਚ ਹੀ ਲਪੇਟ ਕੇ ਗਿਆਨ ਕੀਆਂ ਦੀ ਹੁੰਦੀ ਹੈ ਹਵਾ ਨੂੰ ਘਮਾਉਂਦੇ ਆ ਨਾ ਅੰਦਰ ਤਾਂ ਆਵਾਜ਼ ਬਣਦੀ ਹੈ ਡੜਕੇ ਦਿੰਦਾ ਜਿੰਨੇ ਰੱਖ ਅਪਾਰੋ ਤਤ ਬਰੋਲਾ ਇਹਦੇ ਚ ਤਤ ਭੇਜ ਦਿੰਦਾ ਗਿਆਨ ਗਿਆਨ ਦੀ ਉਹਨੂੰ ਇਹ ਸੰਤ ਰਹਿਣਾ ਹੀ ਧੂੜ ਹੈ ਧੂੜ ਦਿੰਦਾ ਹੈ ਉਹ ਤਤ ਲੋਕਾਂ ਦੇ ਉੱਤੇ ਗੁਰਮੁਖ ਬੋਲਾ ਤਤ ਬਰੋਲਾ ਇਹ ਸਵਾ ਨਾਲ ਦਸ ਉਪਰ ਹਵਾ ਨਾਲ ਗੁਰਮੁਖ ਤਤ ਬਰੋਲਣ ਵਾਸਤੇ ਫੁੰਮ ਲੈਂਦਾ ਜ਼ਰੂਰ ਆਪਣੀ ਗੱਲ ਕਹਿਣ ਵਿੱਚ ਜਾਂ ਸੱਚ ਦੱਸਣ ਵਿੱਚ ਇਹ ਹਵਾ ਤੋਂ ਕੰਮ ਲੈ ਲੈਂਦਾ ਹਵਾ ਦਾ ਮਾਧਿਅਮ ਬਣਾ ਲੈਂਦਾ ਬੋਲ ਆਵਾਜ਼ ਬਣ ਜਾਂਦੀ ਹੈ ਹਵਾਏ ਜ਼ਰੂਰ ਇਹ ਕੰਮ ਜ਼ਰੂਰ ਹੈ ਗੁਰਮੁ ਬੋਲਾ ਤਤ ਬਰੋਲਦਾ ਚੀਨੇ ਅਲਖ ਅਵਾਰੋ ਅਰ ਜਦ ਬੋਲਦਾ ਨਾ ਤਤ ਬਰੋਲਦਾ ਉਹ ਜਦ ਵੀ ਅਲਖ ਅਵਾਰ ਨੂੰ ਖੋਜਦਾ ਹੁੰਦਾ ਹੈ ਖੋਜ ਕੇ ਨਹੀਂ ਬੋਲਦਾ ਖੋਜਿਆ ਹੋਇਆ ਨਹੀਂ ਬੋਲਦਾ ਖੋਜਿਆ ਹੋਇਆ ਤਾਂ ਬੋਲਦਾ ਬੋਲਣ ਵੇਲੇ ਵੀ ਖੋਜਦਾ ਬੋਲਣ ਵੇਲੇ ਵੀ ਖੋਜਦਾ ਤਾਂ ਹੀ ਹੈ ਪੀਸ ਪੀਸ ਛਾਪਿਆ ਛਾਪਿਆ ਉਦੋਂ ਵੀ ਬੋਲਦੇ ਬੋਲਦੇ ਨੂੰ ਵੀ ਉਹਨੂੰ ਸੋਝੀ ਹੋਰ ਆਉਂਦੀ ਜਾਂਦੀ ਹੈ ਨਾਲ ਕਿਉਂ ਜਦ ਦੇਖਾਂ ਤਬ ਗਾਉਂਦਾ ਉਹ ਦੇਖ ਕੇ ਗਾਉਂਦਾ ਜਦ ਗੌਰ ਨਾਲ ਦੇਖ ਕੇ ਗਾਉਂਦਾ ਜਿਹੜੀ ਚੀਜ਼ ਪਹਿਲਾਂ ਗੌਰ ਨਾਲ ਨਹੀਂ ਦੇਖੀ ਬੋਲਣ ਵੇਲੇ ਸੁਰਤੀ ਜ਼ਿਆਦਾ ਟਿਕੀ ਹੁੰਦੀ ਹੈ ਕਈ ਚੀਜ਼ਾਂ ਨੂੰ ਨਵੀਆਂ ਹੋਰ ਦੇ ਜਾਂਦੀਆਂ ਬੋਲਣ ਵੇਲੇ ਕਈ ਚੀਜ਼ਾਂ ਜਿਹੜੀਆਂ ਪਹਿਲਾਂ ਨਹੀਂ ਦੇਖੀਆਂ ਜ਼ਿਆਦਾ ਦੇਖੀਆਂ ਧਿਆਨ ਜ਼ਿਆਦਾ ਜੋੜ ਕੇ ਬੋਲਣਾ ਪੈਂਦਾ ਦੂਏ ਨੂੰ ਗੱਲ ਦੱਸਣ ਵਾਸਤੇ ਧਿਆਨ ਜ਼ਿਆਦਾ ਜੋੜਨਾ ਪੈਂਦਾ ਬਾਰ-ਬਾਰ ਕਿਸੇ ਚੀਜ਼ ਨੂੰ ਦੇਖੀਏ ਬਾਰ-ਬਾਰ ਵਿਚਾਰੀਏ ਨਵੀਂ ਤਾਂ ਨਵੀਂ ਉਹ ਚੀਜ਼ ਲੱਭਦੀ ਹੈ ਪਹਿਲਾਂ ਨਾਲੋਂ ਉਹਨੂੰ ਹੋਰ ਫਲਤੂ ਕੁਝ ਉੱਥੇ ਲੱਭ ਜਾਂਦਾ ਹੋਰ ਖੋਜ ਚ ਉਹਦੇ ਵਾਧਾ ਹੁੰਦਾ ਇਸ ਕਰਕੇ ਵੀ ਇਹ ਗਿਆਨ ਦਿੱਤਿਆਂ ਵਾਧਾ ਨਾਮ ਹੈ ਜਿਹੜਾ ਦਿੱਤਿਆਂ ਵਾਧਾ ਤਾਂ ਹੀ ਹੈ ਜੇ ਦੇਣ ਲੱਗਿਆ ਜਦ ਹੋਰ ਮਿਲਦਾ ਵਧਾ ਤਾਂ ਜਿਹੜਾ ਦਿੱਤਾ ਘਟਿਆ ਤਾਂ ਹੈ ਨਹੀਂ ਉਹ ਦੱਸਿਆ ਹੀ ਹੈ ਦਿੱਤਾ ਤਾਂ ਹੈ ਨਹੀਂ ਅਸਲ ਜੇ ਜਿਹੜੀ ਚੀਜ਼ ਦਿੱਤੀ ਜਾਂਦੀ ਹੈ ਕੋਲੋਂ ਘਟਦੀ ਹੈ ਜਦ ਅਸੀਂ ਕਹਿੰਦੇ ਗਿਆਨ ਦਿੱਤਾ ਨਹੀਂ ਜਾ ਸਕਦਾ ਜਿਹੜੀ ਚੀਜ਼ ਦਮਾਂਗੇ ਘਟੂਗੀ ਸਾਡੇ ਕੋਲ ਦਿੱਤਾ ਨਹੀਂ ਜਾ ਸਕਦਾ ਦੱਸਿਆ ਜਾ ਸਕਦਾ ਦੱਸੀ ਹੋਈ ਚੀਜ਼ ਨਹੀਂ ਘਟਦੀ ਦਿੱਤੀ ਘਟਦੀ ਜੇ ਕੋਈ ਕਹੇ ਮੇਰੀ ਜੇਬ ਚ ਰੁਪਈਆ ਘਟਿਆ ਤਾਂ ਨਹੀਂ ਹੈ ਸਾਰੀ ਦੁਨੀਆ ਨੂੰ ਦੱਸਿਆ ਵੀ ਰੁਪਈਆ ਇੱਕ ਰਹੂਗਾ ਜੇਬ ਚ ਜੇ ਕਿਸੇ ਵੀ ਕਰੂ ਦੇ ਦੇਵੇ ਖਾਲੀ ਜੇਬ ਜੇਬ ਤਾਂ ਖਾਲੀ ਹੋ ਜੂ ਇਸ ਕਰਕੇ ਨਾਮ ਦਿੱਤਾ ਨਹੀਂ ਜਾ ਸਕਦਾ ਉਹਦੇ ਕੋ ਰਹੂਗਾ ਜੇ ਦੇ ਦੂਗਾ ਫਿਰ ਉਹਦੇ ਕੋ ਕਿਥੋਂ ਇਹ ਉਲਟੀ ਗੱਲ ਹੈ ਸੋ ਨਾਮ ਦੱਸੇ ਤੇ ਬੰਦ ਹੈ ਜਿਹੜੇ ਟੀਚਰ ਪੜਾਉਂਦੇ ਨੇ ਪੜਾਉਂਦੇ ਪੜਾਉਂਦੇ ਉਹਨਾਂ ਦਾ ਐਕਸਪੀਰੀਅੰਸ ਇੰਨਾ ਵੱਧਾ ਹੋ ਗਿਆ ਉਹਨਾਂ ਨੂੰ ਜਾਂਦਾ ਤਰੱਕੀ ਹੋਈ ਜਾਂਦੀ ਆਦਮੀ ਕੰਮ ਕਰਦਾ ਕਰਦਾ ਉਸ ਕੰਮ 'ਚ ਸਦੋ ਐਕਸਪੀਰੀਅੰਸ ਉਹਦਾ ਵਧੀ ਜਾਂਦਾ ਐਕਸਪਰਟ ਹੋ ਜਾਂਦਾ ਜੇ ਜੋ ਪ੍ਰਾਣਾ ਹੁੰਦਾ ਹੈ ਉਹਦੀ ਤਰੱਕੀ ਹੁੰਦੀ ਹੈ ਗਿਆਨ ਸਾਰੇ ਵੱਧਦੇ ਨੇ ਦੱਸੇ ਤੇ ਵਰਤੇ ਤੇ ਜੇ ਗਿਆਨ ਨੂੰ ਨਾ ਵਰਤੀਏ ਫਿਰ ਘਟ ਜਾਂਦਾ ਜੇ ਗਿਆਨ ਨੂੰ ਵਰਤੀਏ ਤਾਂ ਵੱਧਦਾ ਨਾ ਵਰਤੀਏ ਤਾਂ ਘਟ ਜਾਂਦਾ ਤ੍ਰੈ ਗੁਣ ਮਿਟੈ ਸ਼ਬਦ ਵਸਾਏ ਤਾਂ ਮਨ ਜੁਕੇ ਹੰਕਾਰ ਤ੍ਰੈ ਗੁਣ ਮਿਟੈ ਸ਼ਬਦ ਵਸਾਏ ਰਜੋ ਤਮੋ ਸਤੋ ਤਿੰਨੇ ਗੁਣ ਮਿਟਾ ਕੇ ਜੇ ਕੋਈ ਇਸ ਉਪਦੇਸ਼ ਨੂੰ ਜਿਹੜਾ ਗੁਰਮੁਖ ਨੇ ਦਿੱਤਾ ਤਤ ਬਰੁਲ ਮਨ ਵਿੱਚ ਵਸਾ ਲਵੇ ਕਿਉਂ ਸੁਣਨ ਵਾਲੇ ਦਿੱਤਾ ਜੋ ਤਿੰਨ ਗੁਣ ਹੁੰਦੇ ਨੇ ਵਿੱਚ ਅਸਲ ਜੋਗੀ ਨੂੰ ਕਹਿ ਰਹੇ ਉਹਨਾਂ ਨੂੰ ਕਹਿ ਰਹੇ ਨੇ ਤੁਹਾਡੇ ਤਿੰਨੇ ਗੁਣਾਂ ਜੋ ਕਾਇਮ ਨੇ ਤੁਸੀਂ ਤੇ ਜੋ ਤੁਮ ਸਤੋ ਦੇ ਖੜੇ ਹੋ ਤੁਸੀਂ ਇਹਨਾਂ ਨੂੰ ਮੰਨੀ ਬੈਠੇ ਹੋ ਜੇ ਤ੍ਰੈ ਗੁਣ ਮੇਟ ਰਹੋ ਤੁਸੀਂ ਤਾਂ ਉੱਪਰ ਉਠੋ ਮਾਇਆ ਤੋਂ ਉੱਪਰ ਉੱਠ ਜਾਓ ਸਰੀਰ ਤੇ ਉੱਪਰ ਉੱਠ ਕੇ ਗੱਲ ਦੇਖੋ ਔਰ ਜੋ ਮੇਰੇ ਲਫ਼ਜ਼ ਕਹੇ ਹੋਏ ਨੇ ਇਹਨੂੰ ਮਨ ਵਿੱਚ ਵਸਾ ਲਓ ਸੱਚ ਮੰਨ ਕੇ ਫਿਰ ਕੀ ਹੋਊ ਤਾਮਣ ਚੁੱਕੇ ਅਹੰਕਾਰੋ ਤੁਹਾਡਾ ਅਹੰਕਾਰ ਦੂਰ ਹੋ ਜਾਣਾ ਇਹਦਾ ਜੋਗਿਆ ਬਹੁਤ ਜ਼ਿਆਦਾ ਅਹੰਕਾਰ ਸੀ ਗੁਰੂ ਬਣਿਆ ਸੀ ਜਿਹੜਾ ਗੁਰੂ ਬਣੂਗਾ ਸੰਤ ਬਣੂਗਾ ਸਾਧ ਬਣੂਗਾ ਸਾਧ ਕਹਾਊਗਾ ਗੁਰੂ ਕਹਾਊਗਾ ਮਹਾ ਅਹੰਕਾਰੀ ਹੋਊਗਾ ਇਸ ਕਰਕੇ ਨਾਮ ਤੇਰੇ ਗੁਰੂ ਨਹੀਂ ਹੋਇਆ ਦਾਸ ਕਹਾਇਆ ਇਹ ਅਹੰਕਾਰ ਦਾ ਪ੍ਰਤੀਕ ਸਿੱਧ ਕਹਾਊਗਾ ਹੰਕਾਰੀ ਕਰਾਮਾਤੀ ਕਹੂਗਾ ਹੰਕਾਰੀ ਇੱਥੇ ਕੀ ਥਿਉਰੀ ਹੈ ਨਵੇਂ ਸੋ ਗੌਰਾ ਜਿਹੜਾ ਸਭ ਤੋਂ ਨਿਮਾ ਰਹੂ ਮੰਨੂਗਾ ਆਪਣੇ ਆਪ ਨੂੰ ਉਹ ਸਭ ਤੋਂ ਉੱਚਾ ਸਮਝਿਆ ਜਾਊਗਾ ਦਰਗਾਹ ਇੱਥੇ ਵੀ ਨਹੀਂ ਗੱਲ ਦਰਗਾਹ ਦਰਗਾਹ ਦਾ ਨਿਯਮ ਹੈ ਆਪਨ ਕੋ ਜੋ ਜਾਣਾ ਨੀਚਾ ਸੋਈ ਗਣੀਏ ਸਭ ਤੇ ਉੱਚਾ ਸਭ ਤੇ ਉੱਚਾ ਜੇ ਤੁਸੀਂ ਨਾਨਕ ਨੂੰ ਕਹਿੰਦੇ ਹੋ ਹੈ ਤਾਂ ਸਭ ਤੇ ਨੀਚਾ ਇੱਥੇ ਕਹੇ ਦਾਸ ਕਹੇ ਜੇ ਉਹ ਗੁਰੂ ਕਹਾਤਾ ਫਿਰ ਦਰਗਾਹ ਦੇ ਵਿੱਚ ਉਲਟ ਹੋ ਜੂਗਾ ਫਿਰ ਸਭ ਤੋਂ ਨੀਚਾ ਬਣਿਆ ਜਾਊਗਾ ਦਰਗਾਹ ਨਹੀਂ ਉਹਦੇ ਨੂੰ ਕਹਿਣ ਪੁੱਛਣਾ ਫਿਰ ਜੇ ਅਸੀਂ ਕਹਾਂਗੇ ਨਾਨਕ ਗੁਰੂ ਹੈ ਅਸੀਂ ਤਾਂ ਦਰਗਾਹ ਜੋ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਕਾਰੀ ਵਾਸਤੇ ਉੱਥੇ ਕੋਈ ਜਗ੍ਹਾ ਨਹੀਂ ਉੱਚੇ ਵਾਸਤੇ ਕੋਈ ਜਗ੍ਹਾ ਨਹੀਂ ਉੱਥੇ ਨੀਚਾ ਵਾਸਤੇ ਜਗ੍ਹਾ ਨੀਚਾ ਅੰਦਰ ਨੀਚ ਯਾਦ ਨੀਚੀ ਹੋ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੇ ਕੋਰੀ ਨਹੀਂ ਇਹ ਕਿਤੇ ਇਹ ਭਗਤੀ ਰੋਜ਼ ਪੜਦੇ ਨੇ ਨਾਲੇ ਗੁਰੂ ਕਹੀ ਕਹੀ ਜਾਂਦੇ ਨੇ ਨਾਲੇ ਆ ਭਗਤੀ ਪੜੀ ਜਾਂਦੇ ਨੇ ਸਾਹ ਬਾਜ਼ਾਰ ਦਾ ਸਖਾ ਦੀ ਮਤ ਮਾਰੀ ਹੋਈ ਹੈ गुरु ਹੋਰ होर कहो देते हैं असद गुरु कहो ਤੇ ਉਹ तो ਛੋਟਾ बने ਸਭ ਤੋਂ ਦਾਸ ਦਾਸ से बिना वड़ियाई ਨਹੀਂ ਮਿਲਦੀ ਦਾਸ ਤੋਂ ਬਿਨਾ ਹੰਕਾਰ ਨਹੀਂ ਜਾਂਦਾ ਜਾਂ ਹੰਕਾਰ ਦਾ ਨਾਸ ਹੁੰਦਾ ਦਾਸ ਹੋ ਜਾਂਦਾ ਜਿਹੜਾ ਦਾਸ ਬਣਦਾ ਨਹੀਂ ਹੰਕਾਰ ਰਹਿੰਦਾ ਕਿ ਉਹਦੇ ਥੱਲੇ ਹੈ ਕੋਈ ਜਿਹਦੇ ਕੋਈ ਥੱਲੇ ਹੈ ਹੋਰ ਜਿਹਦੇ ਤੇ ਹਕੂਮਤ ਕਰਦਾ ਹੈ ਉਹਦੇ ਨਾਲ ਹੰਕਾਰ ਜ਼ਿਆਦਾ ਹੋ ਜਾਂਦਾ ਦਾਸ ਦੇ ਥੱਲੇ ਕੁਝ ਹੁੰਦਾ ਹੀ ਨਹੀਂ ਦਾਸ ਦੇ ਥੱਲੇ ਕੁਝ ਨਹੀਂ ਦਾਸ ਦੇ ਥੱਲੇ ਧਰਤੀ ਹੁੰਦੀ ਔਰ ਕੁਝ ਨਹੀਂ ਧਰਤੀ ਜੜ ਦਾਸ ਦੇ ਥੱਲੇ ਆਤਮਾ ਕੋਈ ਨਹੀਂ ਹੁੰਦੀ ਚੇਤਨ ਨਹੀਂ ਕੋਈ ਹੁੰਦਾ ਜੜ ਵਸੂ ਹੁੰਦੀ ਹੈ ਬਸ ਥੱਲੇ ਜ਼ਮੀਨ ਹੈ ਫਿਰ ਉਹਦੇ ਹੋਰ ਕੁਝ ਨਹੀਂ ਜਿਹਨੇ ਆਪਣਾ ਹੁਕਮ ਹੀ ਨਹੀਂ ਕੋਈ ਜਿਹਦੀ ਆਪਣੀ ਮਰਜ਼ੀ ਹੋ ਨਹੀਂ ਕੋਈ ਉਹ ਗੁਰੂ ਕਿਵੇਂ ਹੋ ਗਿਆ ਜਿਹਦੀ ਆਪਣੀ ਮਰਜ਼ੀ ਹੋ ਨਹੀਂ ਕੋਈ ਉਹ ਗੁਰੂ ਹੋ ਗਿਆ ਨਾਨਕ ਨਹੀਂ ਕਿਸੇ ਨੂੰ ਰਾਹ ਦੱਸ ਰਿਹਾ ਗੁਰੂ ਹੁੰਦਾ ਰਾਹ ਦੱਸਣ ਵਾਲਾ ਨਾਨਕ ਦਾ ਬੁਲਾਇਆ ਬੋਲਦਾ ਤੋ ਗੁਰੂ ਦਾ ਉਹ ਜਿਹੜਾ ਬੁਲਾਉਂਦਾ ਨਾਨਕ ਨੂੰ ਨਾਨਕ ਦਾ ਗੁਰੂ ਹੋ ਗਿਆ ਜੋ ਕਹੋਂਦਾ ਉਹ ਜੋ ਕਢਾਉਂਦਾ ਨਾਨਕ ਗੱਡੀ ਜਾਂਦਾ ਇੱਕ ਰਾਸ਼ਟਰਪਤੀ ਬੋਲਦਾ ਹੈ ਇੱਕ ਰਾਸ਼ਟਰਪਤੀ ਦਾ ਉਹ ਦੁਭਾਸ਼ੀਆ ਬੋਲਦਾ ਇੰਟਰਪ੍ਰੀਟਰ ਜਿਹਨੂੰ ਕਹਿੰਦੇ ਨੇ ਕਿਉਂਕਿ ਜਿਹੜੀ ਬੋਲੀ ਰਾਸ਼ਟਰਪਤੀ ਬੋਲਦਾ ਬੋਲੀ ਸੰਸਾਰ ਨਹੀਂ ਜਾਣਦਾ ਸੰਸਾਰ ਦੀ ਬੋਲੀ ਉਹ ਜਾਣਦਾ ਉਹ ਰਾਸ਼ਟਰਪਤੀ ਵਾਲੀ ਵੀ ਜਾਣਦਾ ਸੰਸਾਰੀ ਵੀ ਜਾਣਦਾ ਉਹ ਰਾਸ਼ਟਰਪਤੀ ਵਾਲੀ ਗੱਲ ਸੁਣ ਕੇ ਦੂਜੇ ਲੋਕਾਂ ਨੂੰ ਆਡੀਅנס ਨੂੰ ਉਹ ਆਪਣੀ ਰਾਸ਼ਟਰਪਤੀ ਦੀ ਗੱਲ ਉਹਨਾਂ ਦੀ ਬੋਲੀ ਸਮਝਾਉਂਦਾ ਤੇ ਵਿਚਾਲੇ ਸਮਝਾਉਣ ਵਾਲਾ ਜਿਹੜਾ ਮੀਡੀਏਟਰ ਹੈ ਉਹ ਰਾਸ਼ਟਰਪਤੀ ਬਣ ਗਿਆ ਜੇ ਉਹਨੂੰ ਰਾਸ਼ਟਰਪਤੀ ਸਮਝਦੇ ਨੇ ਬੁੱਧੀਹੀਨ ਨੇ ਉਹ ਰਾਸ਼ਟਰਪਤੀ ਰਾਸ਼ਟਰਪਤੀ ਉਹ ਵਿਚਾਰਾ ਮੀਡੀਏਟਰ ਹੈ ਉਹਦਾ ਦੀ ਬੋਲੀ ਤੁਹਾਨੂੰ ਦੱਸ ਰਿਹਾ ਵੈਸੇ ਦੇ ਰਿਹਾ ਵੀ ਆ ਰਾਸ਼ਟਰਪਤੀ ਆ ਕਹਿ ਰਿਹਾ ਭਾਈ ਇਹ ਹੋਰ ਦੇਸ਼ ਦਾ ਸਾਡੀ ਬੋਲੀ ਹੋਰ ਹੈ ਤੁਸੀਂ ਇਹਦੀ ਗੱਲ ਸਮਝਦੇ ਬੋਲੀ ਉਹਦੀ ਹੋਰ ਹੈ ਥੋੜੀ ਹੋਰ ਸਾਡੀ ਬੋਲੀ 'ਚ ਗੱਲ ਸਮਝ ਆਈ ਇਹਨੇ ਤਾਂ ਉਹ ਮੀਡੀਏਟਰ ਹੈ ਉਹ ਮੀਡੀਏਟਰ ਨੂੰ ਰਾਸ਼ਟਰਪਤੀ ਕਹਿੰਦਾ ਇਹ ਗਲਤੀ ਹੈ ਹੋਈ ਹੋਈ ਇਹਨੂੰ ਸੁਧਾਰਨ ਦੀ ਲੋੜ ਹੈ ਗੁਰੂ ਕੌਣ ਹੁੰਦਾ ਗੁਰੂ ਪਰਮੇਸ਼ਰ ਹੁੰਦਾ ਦਸਮ ਪਾਸ਼ਾ ਨੇ ਤਾਂ ਹੀ ਕਹਿੰਦਾ ਜੋ ਮੋਕੋ ਪਰਮੇਸ਼ਰ ਉੱਚ ਰਹਿਣ ਮੈਨੂੰ ਇਹਨਾਂ ਦੇ ਕਹਿੰਦੇ ਰਾਸ਼ਟਰਪਤੀ ਹੈ ਪਰਮੇਸ਼ਰ ਸਾਨੂੰ ਇਹਨਾਂ ਪਰਮੇਸ਼ਰ ਬਣਾ ਦੇ ਕਿਤੇ ਤੇ ਨਰ ਨਰਕ ਤੇ ਨਰ ਤੇ ਸਭ ਨਰਕ ਕੋਲੋਂ ਪੜ ਨਰਕ ਕੁੰਡ ਚਲੇ ਜਾਓਗੇ ਸਾਰੇ ਹੀ ਪਰ ਅਸੀਂ ਤਾਂ ਨਰਕ ਕੁੰਡ 'ਚ ਰਹਿਣਾ ਹੀ ਚਾਹੁੰਦੇ ਹਾਂ ਜਿਹੜਾ ਚਾਹੁੰਦਾ ਹੋਵੇ ਬਾਹਰ ਜਾਣਾ ਉਹਨੂੰ ਲੋੜ ਹੈ ਇਸ ਗੱਲ ਦੀ ਜਿਹੜਾ ਚਾਹੁੰ ਜਿਹਦਾ ਜੀ ਲੱਗਿਆ ਨਰਕ ਕੁੰਡ 'ਚ ਉਹਨੂੰ ਕੋਈ ਨਹੀਂ ਪਰਵਾਹ ਹੈ ਨਾਨਕ ਗੁਰੂ ਹੀ ਹੋਰ ਬੰਦਾ ਨਾਨਕ ਨੂੰ ਗੁਰੂ ਕਹਿ ਕੇ ਸਭ ਤੇ ਰੋਟੀ ਖਾਣੀ ਹੈ ਨਰਕ ਕੁੰਡ 'ਚ ਨਰਕ ਕੁੰਡ ਛੱਡਣ ਦਾ ਕਿਸੇ ਦਾ ਉਪਰਾਲਾ ਹੈ ਉਹ ਕਹੂ ਇਹ ਗੱਲ ਉਹ ਖਿਆਲ ਕਰੂ ਇਸ ਗੱਲ ਦਾ ਜਿਹਨੇ ਨਰਕ ਕੁੰਡ ਚੋਂ ਬਾਹਰ ਨਿਕਲਣਾ ਬਾਕੀ ਨੂੰ ਕੋਈ ਲੋੜ ਨਹੀਂ ਬਾਕੀ ਦਾ ਨਾਮ ਗੁਰੂ ਰਹੂਗਾ ਵਿਸ਼ਾ ਕੇ ਕੀੜੇ ਨੇ ਵਿਸ਼ਾ ਵਿੱਚ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਸਾਥੀ ਕੀ ਪਰਵਾਹ ਹੈ ਸੰਪਾਸ਼ਣ ਕੀ ਕਹਿ ਕੀ ਨਾ ਕੇ ਉਹਨਾਂ ਵਾਸਤੇ ਵਰਦਾਨ ਹੈ ਗੱਲ ਵੀ ਬਾਸ਼ਾ ਦੀ ਇਹ ਗੱਲ ਤੇ ਸਭ ਨਰਕ ਕੁੰਡ ਵਿੱਚ ਪੜਨ ਵਰਦਾਨ ਹੈ ਉਹ ਰਹਿਣਾ ਚਾਹੁੰਦੇ ਨੇ ਉਹ ਕਹਿੰਦਾ ਰਹੋਗੇ ਸਾਨੂੰ ਤਾਂ ਵਰਦਾਨ ਹੈ ਸਭ ਉਹਨਾਂ ਵਾਸਤੇ ਦੇ ਵਰਦਾਨ ਨੇ ਜੋ ਚਾਹੁੰਦੇ ਨੇ ਉਹਨੇ ਦੇਤਾ ਉਹ ਨਰਕ ਨੂੰ ਨਾ ਚਾਹੁੰਦੇ ਨੇ ਉਹ ਕਹਿੰਦਾ ਤੁਸੀਂ ਰਹੋ ਕਹਿੰਦਾ ਸਾਨੂੰ ਤਾਂ ਪੱਕਾ ਹੀ ਸਾਡੀ ਫਿਰ ਮਰ ਗਏ ਕੋਈ ਕੱਢੇ ਨਹੀਂ ਸਕਦਾ ਇਥੋਂ ਅੰਤਰ ਬਾਹਰ ਇੱਕੋ ਜਾਣਾ ਅੰਤਰ ਬਾਹਰ ਇੱਕੋ ਜਾਣਾ ਫਿਰ ਤਾਹਰ ਨਾਮ ਲੱਗੇ ਪਿਆਰੋ ਜਿਹੜਾ ਇਹ ਸ਼ਬਦ ਨੇ ਜਿਹੜੇ ਗੁਰਬਾਣੀ ਇਹਨੂੰ ਮੰਨਣ ਦੇ ਵਿੱਚ ਵਸਾ ਲਵੇ ਜੋਗੀ ਨੂੰ ਕਹਿੰਦੇ ਨੇ ਫਿਰ ਅੰਦਰ ਹੈ ਜਿਹੜਾ ਬੋਲਦਾ ਨਾ ਸਾਹ ਲੈਂਦਾ ਤੁਸੀਂ ਵੀ ਕਹਿੰਦੇ ਹੋ ਸਭ ਦੇ ਅੰਦਰ ਹੈ ਉਹ ਜੋਗੀ ਵੀ ਹੁੰਦੇ ਨੇ ਔਰ ਬਾਹਰ ਜਿਹੜਾ ਅੱਖਾਂ ਨਾਲ ਦੇਖਦਾ ਇਹ ਦੋਵੇਂ ਰਲ ਕੇ ਕਹ ਹੋਰ ਇੱਕ ਕਿਤੇ ਨਹੀਂ ਹੈਗਾ ਜਿਹੜਾ ਇੱਕ ਪਰਮੇਸ਼ਰ ਕਹਿੰਦੇ ਜਿਹੜਾ ਇੱਕ ਕਹਿੰਦੇ ਹੋ ਨਾ ਪਰਮਾਤਮ ਨੂੰ ਪਰਮਾਤਮਾ ਉਹ ਇਹੀ ਪਰਮਾਤਮ ਬਣਨਾ ਤਾਂ ਹੋ ਪਰਮੇਸ਼ਰ ਨਹੀਂ ਇਹਨੇ ਬਣਨਾ ਪਰਮਾਤਮ ਬਣਨਾ ਦੇਖੋ ਪਰਮੇਸ਼ਰ ਦਾ ਪਰਮਾਤਮਾ ਚ ਕੀ ਫਰਕ ਪਰਮਾਤਮਾ ਇਹਨੇ ਬਣਾ ਪਰਮੇਸ਼ਰ ਜਲੀਨ ਹੋਣ ਹੋਣਾ ਪਰਮੇਸ਼ਰ ਤਾਂ ਸਮੁੰਦਰ ਸਮੁੰਦਰ ਦੇ ਵਿੱਚ ਲੀਨ ਹੋਣ ਦਰਿਆ ਜਾਂਦਾ ਸਮੁੰਦਰ ਦੇ ਵਿੱਚ ਲੀਨ ਹੋ ਜਾਂਦਾ ਸਮੁੰਦਰ ਜਾ ਕੇ ਸਮਾ ਜਾਂਦਾ ਉਹ ਜਿਹੜਾ ਸ਼ਬਦ ਹੈ ਸਾਰਿਆਂ ਦਾ ਉਹ ਪਰਮੇਸ਼ਰ ਹੈ ਕੱਲਾ ਕੱਲਾ ਕੋਈ ਪਰਮੇਸ਼ਰ ਨਹੀਂ ਉੱਥੇ ਕੱਲੇ ਕੱਲੇ ਸਾਰੇ ਦਾਸ ਨੇ ਸਾਰਿਆਂ ਦੀ ਸਮੁੱਚੀ ਪਾਰਲੀਮੈਂਟ ਦੀ ਸਲਾਹ ਹੈ ਸਲਾਹ ਇੱਛਾ ਸ਼ਕਤੀ ਹੈ ਸਾਰਿਆਂ ਦੀ ਉਹਦਾ ਨਾਮ ਪਰਮੇਸ਼ਰ ਹੈ ਸਾਰਿਆਂ ਦਾ ਐਲਾਨ ਨਾਮ ਹੈ ਐਲਾਨ ਇੱਕ ਪਹਿਲਾਂ ਸਾਰਿਆਂ ਦੀ ਮੀਟਿੰਗ ਹੁੰਦੀ ਹੈ ਫਿਰ ਉਹਦੀ ਸਲਾਹ ਆਉਂਦੀ ਹੈ ਫਿਰ ਉਹਦਾ ਐਲਾਨ ਹੁੰਦਾ ਉਹ ਜਿਹੜਾ ਐਲਾਨ ਹੈ ਉਹਦਾ ਹੁਕਮ ਹੈ ਸਾਰਿਆਂ ਦਾ ਇਕੱਠਾ ਸਰਬ ਸੰਤੀ ਨਾਲ ਉਹਦਾ ਨਾਮ ਪਰਮੇਸ਼ਰ ਹੈ ਉੱਥੇ ਆ ਗਏ ਇੱਕ ਮਤ ਨੇ ਸਾਰੇ ਇੱਥੇ ਆਪਣੀ ਆਪਣੀ ਮਤ ਹੈ ਜਿਹੜੇ ਸਿਆਣੇ ਹੁੰਦੇ ਨੇ ਉਹਨਾਂ ਦੀ ਮਤ ਇੱਕ ਹੁੰਦੀ ਹੈ ਅੱਗੇ ਕਹਿੰਦੇ ਹੁੰਦੇ 100 ਸਿਆਣਿਆਂ ਇੱਕ ਮਤ ਸਿਆਣੇ 100 ਬੰਦੇ ਇਕੱਠੇ ਕਰ ਲੋ ਉਹ ਇੱਕ ਮਤ ਦੇ ਇਕੱਠੇ ਹੋ ਜਾਂਦੇ ਹਾਂ ਵੀ ਇਹ ਠੀਕ ਹੈ ਜੇ ਮੂਰ ਇਕੱਠੇ ਕਰ ਲੋ ਉਹਨਾਂ ਦੀ ਮਤ ਆਪੋ ਆਪਣੀ ਰਹੂਗੀ ਵਿਦਵਾਨ ਜਿਹਨੇ ਮਰਜ਼ੀ ਇਕੱਠੇ ਕਰ ਲੋ ਆਪਣੀ ਆਪਣੀ ਮਤ ਰਹੂਗੀ ਕਿ ਮੂਰਖ ਜੋ ਭਗਤ ਸਾਰੇ ਬੈਠੇ ਨੇ ਤੇ ਇੱਕ ਮਤ ਹੈ ਸਾਰੇ ਆਦਮੀਆਂ ਦੀ ਕਦੇ ਇੱਕ ਮਤ ਨਹੀਂ ਹੋ ਸਕਦੀ ਇਸ ਕਰਕੇ ਭਗਤਾਂ ਤੇ ਸਰਦਾਰੀਆਂ ਜੋੜ ਕਦੇ ਨਾ ਇਹਨਾਂ ਦਾ ਵੇਲੇ ਨਹੀਂ ਹੋ ਸਕਦਾ ਉਹ ਇੱਕ ਮਤ ਵਾਲੇ ਨੇ ਆਪਣੀ ਆਪਣੀ ਮਤ ਵਾਲੇ ਅੰਤਰ ਬਾਹਰ ਇੱਕੋ ਜਾਣਾ ਹੈ ਤਾਂ ਹਰ ਨਾਮ ਲੱਗੇ ਪਿਆਰੋ ਤਾਂ ਹਰ ਨਾਮ ਲੱਗੇ ਪਿਆਰੋ ਜਦ ਇੱਕ ਬਣ ਜਾਂਦਾ ਨਾ ਇਹ ਅੰਦਰ ਨਾਲ ਬਾਹਰ ਵਾਲਾ ਅਸਲ 'ਚ ਬਾਹਰ ਵਾਲੇ ਨੇ ਮਾਇਆ ਨੂੰ ਛੱਡ ਕੇ ਅੰਦਰ ਜਾਣਾ ਅੰਦਰ ਵਾਲੇ ਨੇ ਬਾਹਰ ਨਹੀਂ ਉਹਨਾਂ ਦੀ ਬਾਹਰ ਜਿਹੜਾ ਮਾਇਆ ਤੋਂ ਪਰੇ ਅਲਿਪਤ ਹੈ ਉਹਨੇ ਮਾਇਆ ਨਹੀਂ ਹੋਣਾ ਇਹਨੂੰ ਮਾਇਆ ਛੱਡ ਕੇ ਜਾਣੀ ਪੈਣੀ ਜਪਣਵਰ ਨਹੀਂ ਹੀ ਯੋਗ ਤਾਂ ਹੈ ਤਾਂ ਹਰ ਤਾਂ ਸੱਚ ਨਾਲ ਪਿਆਰ ਹੁੰਦਾ ਜਿੱਦ ਅੰਦਰ ਬਾਹਰ ਇੱਕ ਜਾਣ ਹੁੰਦੇ ਕਿ ਮੈਂ ਹੀ ਇੱਕ ਹਾਂ ਇੱਕ ਆਪ ਹੋ ਜਵੇ ਇੱਕ ਜਾਣੂਗਾ ਜਦ ਜਦ ਆਪ ਇੱਕ ਹੋ ਜੂਗਾ ਜਦ ਦਾ ਮਨ ਟਿਕ ਗਿਆ ਨਾ ਜਿਹੜਾ ਹੈ ਨਾ ਆਨੰਦ ਸੁਣ ਹੋ ਗਿਆ ਜਦ ਫਿਰ ਇੱਕ ਹੈ ਆਨੰਦ ਸੁਣ ਤੋਂ ਪਹਿਲਾਂ ਇੱਕ ਨਹੀਂ ਜਦੋਂ ਮਨ ਦੇ ਵਿੱਚ ਮਰਜ਼ੀ ਹੋਣੀ ਕੋਈ ਰਹੀ ਖਤਮ ਹੋ ਗਈ ਮਨ 'ਚ ਕੋਈ ਫੁਰਨਾ ਉੱਠਦਾ ਹੀ ਨਹੀਂ ਫਿਰ ਇੱਕ ਫਿਰ ਇੱਕ ਆਪ ਇੱਕ ਫਿਰ ਇਹਦਾ ਮਾਇਆ ਦੀ ਤਾਂ ਭੁੱਖੇ ਖਤਮ ਹੋ ਗਈ ਫਿਰ ਸੱਚ ਨਾਲ ਪਿਆਰ ਲੱਗੂ ਹੋਰ ਕਿਦਾਂ ਲੱਗੂ ਸੱਚ ਨਾਲ ਪਿਆਰ ਤੇ ਬਿਨਾ ਮਾਇਆ ਦੀ ਭੁੱਖ ਦੂਰ ਹੁੰਦੀ ਹੋਈ ਕੋਈ ਚੀਜ਼ ਮਿਲੂ ਤਾਂ ਹੀ ਛੱਡੂ ਚੂੜ ਛੱਡਦਾ ਸੱਚ ਫੜ ਲਿਆ ਹੀਰਾ ਹੱਥ ਚੜਿਆ ਨਿਰਮੋਲਕ ਜਦੋਂ ਸੱਚ ਰੂਪੀ ਹੀਰਾ ਹੱਥ ਚੜ ਗਿਆ ਨਾ ਸੱਚ ਮਿਲ ਗਿਆ ਇਹਨੂੰ ਤੇ ਝੂਠ ਛੱਡ ਦਿੰਦਾ ਛੂਟ ਗਈ ਸੰਸਾਰੀ ਝੂਠ ਛੱਡਦਾ ਸੱਚ ਜੀ ਨੂੰ ਲੱਭ ਜੇ ਉਹ ਝੂਠ ਛੱਡੇ ਦਊਗਾ ਇਹੀ ਗੱਲ ਜੋਗੀ ਨੂੰ ਕਹੇ ਅਸੀਂ ਸ਼ੁਰੂ ਚ ਨਾਨਕ ਕਿ ਸੱਚ ਕਹੂੰ ਅਰਦਾਸ ਹਮਾਰੀ ਮੈਂ ਦੁਨੀਆ ਨੂੰ ਸੱਚ ਦੱਸ ਰਿਹਾ ਸੱਚ ਦੱਸਣਾ ਔਖਾ ਹੈ ਝੂਠ ਤਾਂ ਦੁਨੀਆ ਹੀ ਜਾਣਦੀ ਹੈ ਝੂਠ ਜਾਣਦੇ ਨੇ ਸਭ ਜੇ ਨਾ ਜਾਣਦੇ ਹੁਣ ਝੂਠ ਬੋਲਣਗੇ ਮੈਂ ਸੱਚ ਬੋਲ ਕੇ ਦਿਖਾਓ ਕੋਈ ਝੂਠ ਸਾਰੇ ਬੋਲਦੇ ਇਹਦਾ ਵਾ ਝੂਠ ਜਾਣਦੇ ਨੇ ਝੂਠ ਬੋਲਦੇ ਨੇ ਸੱਚ ਜਾਣਦੇ ਨਹੀਂ ਸੱਚ ਬੋਲ ਸਕਦੇ ਨਹੀਂ ਜਿਹੜਾ ਸੱਚ ਨੂੰ ਜਾਣੂਗਾ ਪਛਾਣੂਗਾ ਉਹ ਸੱਚ ਬੋਲੂਗਾ ਝੂਠ ਤਾਂ ਸਾਰੀ ਦੁਨੀਆ ਬੋਲਦੀ ਹੈ ਸਾਡੀ ਬਾਣੀ ਉਹ ਝੂਠੀ ਬਾਣੀ ਹੈ ਜੋ ਸਾਰਾ ਦਿਨ ਬੋਲਦੇ ਆ ਜੋ ਕਿਤਾਬਾਂ 'ਚ ਲਿਖਿਆ ਹੋਇਆ ਜੋ ਗ੍ਰੰਥਾਂ 'ਚ ਲਿਖਿਆ ਹੋਇਆ ਗੁਰਬਾਣੀ ਨੂੰ ਛੱਡ ਕੇ ਸਭ ਝੂਠ ਹੈ ਸੱਚੀ ਬਾਣੀ ਦੇ ਠੀਕ ਹੈ ਕੇ ਝੂਠ ਬਣਾਤਾ ਆਪਣੀ ਮਰਜ਼ੀ ਨਾਲ ਲਿਖਣਾ ਆਪਣੀ ਬੁੱਧੀ ਨਾਲ ਲਿਖ ਸੱਚ ਆਵੇ ਅਸੀਂ ਝੂਠ ਬਣਾ ਦਿੰਦੇ ਕਿ ਝੂਠ ਸਾਡੇ ਕੋਲ ਫਲਤੂ ਹੈ ਵਾਧੂ ਹੈ ਬਦੋਬਦੀ ਪੈ ਜਾਂਦਾ ਬਦੋਬਦੀ ਪੈ ਜਾਂਦਾ ਉਹਦੇ ਵਿੱਚ ਸੁਖਮਣਾ ਇੜਾ ਪਿੰਗਲਾ ਬੁਝੇ ਉਹਦੇ ਬਾਅਦ ਜਿਹੜਾ ਪਿਪਲਾ ਸੁਖਣਾ ਬੁਝੂਗਾ ਕੀ ਹੁੰਦੀਆਂ ਨੇ ਤੁਸੀਂ ਪਹਿਲੇ ਹੀ ਜਿਹੜਾ ਪਿਪਲਾ ਸੁਖਣਾ ਉਹ ਇਹ ਤਾਂ ਤੁਹਾਡੇ ਸਰੀਰ ਦੀਆਂ ਨੇ ਤੁਸੀਂ ਸਰੀਰ ਨਾਲ ਜੁੜੀ ਬੈਠੇ ਇਹੜਾ ਪਿਪਲਾ ਸੁਖਣਾ ਵੀ ਅੰਦਰਲੇ ਸਰੀਰ ਦੀਆਂ ਨੇ ਬਾਹਰਲੇ ਦੀਆਂ ਨਹੀਂ ਹੁੰਦੀਆਂ ਨੇ ਬੁਝੇ ਲਿਖਿਆ ਹੈ ਜਦ ਸੱਚ ਨਾਲ ਪਿਆਰ ਲੱਗੂਗਾ ਫਿਰ ਇਹੜਾ ਪਿਪਲਾ ਸੁਖਣਾ ਦਾ ਪਤਾ ਲੱਗੂਗਾ ਕੀ ਹੈ ਇਹਦਾ ਵਾਲਾ ਜੋ ਜਿਹੜਾ ਪ੍ਰਗੜਾ ਸੋਹਣਾ ਲਿਖੀਆਂ ਹੋਈਆਂ ਨੇ ਗ੍ਰੰਥਾਂ 'ਚ ਜੋ ਸਾਡੇ ਟੀਕਾਂ ਨੇ ਉਹ ਗਲਤ ਨੇ ਐਵੇਂ ਚਾਰੇ ਯੁੱਗ ਵੀ ਗਲਤ ਨੇ ਚਾਰ ਪਦਾਰਥ ਵੀ ਗਲਤ ਨੇ ਗੁਰਮੁਖ ਬੂਝੇ ਯੁੱਗ ਚਤਵਾਰੇ ਉਥੇ ਬੂਝੇ ਲਿਖਿਆ ਜੋ ਜਿਹੜਾ ਪ੍ਰਗੜਾ ਸੋਹਣਾ ਵੀ ਬੂਝੇ ਲਿਖਿਆ ਜੋ ਧਰਮ ਜੋਗ ਮਤ ਦੇ ਬਾਹਰ ਲੈਨੇ ਸਭ ਝੂਠੇ ਧਰਮ ਨੇ ਉਹ ਜਿਹੜੇ ਗ੍ਰੰਥ ਲਿਖੇ ਨੇ ਨਾ ਸਿਮਰਤ ਵੇਦ ਪੁਰਾਣ ਇਹ ਧਰਮ ਉਹ ਸੋਧੇ ਨੇ ਗੁਰਬਾਣੀ ਦੇ ਇਹੜਾ ਪਿੰਗਲਾ ਬੁੱਝ ਕੇ ਦਸੀਆਂ ਨੇ ਵੀ ਅਸਲੀ ਆਏ ਨੇ ਕੀ ਨੇ ਉਹ ਕਹਿੰਦੇ ਨੇ ਇਹੜਾ ਪਿੰਗਲਾ ਅਰ ਸੁਖੋਣਾ ਸੁਖੋਣਾ ਨਾੜੀ ਦਾ ਸੈਂਟਰ ਕੀ ਹੁੰਦੀ ਹੈ ਖੱਬੇ ਪਾਸੇ ਦੀ ਈੜਾ ਹੁੰਦੀ ਹੈ ਸੱਜੇ ਪਾਸੇ ਦੀ ਪਿੰਗਲਾ ਨਾੜੀ ਆਉਂਦੀ ਹੈ ਕੰਨ ਕੋਲ ਦੀ ਅੰਗੀਚੀ ਦੇ ਵਿੱਚ ਹੀ ਆਉਂਦੀ ਹੈ ਸੁਖੋਣਾ ਨਾੜੀ ਇਹ ਤਿੰਨੇ ਆ ਕੇ ਬ੍ਰੇਨ 'ਚ ਇਕੱਠੀਆਂ ਹੋ ਜਾਂਦੀਆਂ ਜਿੱਥੇ ਇਕੱਠੀਆਂ ਹੁੰਦੀਆਂ ਨੇ ਉਹ ਤ੍ਰਿਕੁਟੀ ਕਹਿੰਦੇ ਨੇ ਕਿਉਂਕਿ ਕੰਨਾਂ ਜੋ ਸੁਣਦੀ ਆਵਾਜ਼ ਉਹ ਵੀ ਦਿਮਾਗ ਨਹੀਂ ਸੁਣਦੀ ਐਦਲੇ ਨਹੀਂ ਸੁਣ ਲੋ ਜੇ ਨਹੀਂ ਸੁਣ ਲੋ ਉਹ ਤਿੰਨਾਂ ਨਾੜੀਆਂ ਨੂੰ ਇਸ ਹੋਣਾ ਨਾੜੀ ਤੀਜੀ ਆਉਂਦੀ ਹੈ ਸੈਂਟਰ 'ਚ ਇਹਨਾਂ ਨੂੰ ਕਹਿੰਦੇ ਨੇ ਪਰ ਸਾਡੇ ਗੁਰਬਾਣੀ ਕੀ ਆ ਇੜਾ ਪਿੰਦੜਾ ਸੁਖਮਣਾ ਤੀਨ ਬਸੇ ਇੱਕ ਠਾਏ ਜਿਹਨੇ ਬੁਝੀ ਇਹਨਾਂ ਨੇ ਦੱਸੇ ਉਹ ਕਹਿੰਦਾ ਰਹਿ ਗਿਆ ਇੱਕ ਥਾਂ ਤੇ ਇਹ ਕਹਿੰਦਾ ਬਾਰੋਂ ਬਾਰੋਂ ਆ ਕੇ ਤਿੰਨ ਕਿਥੋਂ ਆ ਕੇ ਮਿਲਦੀਆਂ ਨੇ ਉਹ ਗੰਗਾ ਜਮਨਾ ਸੁਰਸਤੀ ਇੱਕ ਜਗ੍ਹਾ ਮਿਲਦੀਆਂ ਨੇ ਰਜਾ ਕੇ ਫਿਰ ਉਹ ਇੱਕ ਥਾਂ ਤੇ ਬਸਦੀਆਂ ਨਹੀਂ ਉਹ ਇੱਕ ਥਾਂ ਬਸਣਾ ਹੋਰ ਗੱਲ ਹੈ ਇੱਕ ਥਾਂ ਮਿਲਣਾ ਹੋਰ ਗੱਲ ਹੈ ਠੀਕ ਹੋ ਸਕਦਾ ਤਨ ਕਾ ਇੱਕ ਸੰਗਹੀ ਵਾਸਾ ਵਿੱਚ ਹੋਵੇ ਭੀਤ ਕਰਾਰੀ ਹੋ ਗਏ ਮਨ ਬੁੱਧੀ ਔਰ ਚਿੱਤ ਇੱਕੋ ਜਗ੍ਹਾ ਬਸਦੇ ਨੇ ਪਿਰਕੜਾ ਮਨ ਪਿਰਕੜਾ ਮਨ ਹੈ ਨਾ ਮਨ ਨੂੰ ਪਿਰਕੜਾ ਕਿਹਾ ਪਿਰਕੜੇ ਨੂੰ ਬੁੱਧੀ ਲਈ ਫਿਰਦੀ ਹੈ ਠੀਕ ਹੋ ਜਵੇ ਇੱਕ ਗਿਰਣ ਚੜ ਜਾਏ ਅੰਨਾ ਵੀ ਹੈ ਪਿੰਗਲਾ ਵੀ ਹੈ ਬੋਲਾ ਵੀ ਹੈ ਮਨ ਹੈ ਤੇ ਇਹੜਾ ਬੁੱਧੀ ਹੈ ਅੜੀ ਹੋਈ ਹੈ ਜਿਹੜੀ ਦੁਰਮਤ ਨਾਲ ਤੇ ਅੜੀ ਹੋਈ ਹੈ ਬੁੱਧੀ ਪਹਿਲਾਂ ਬੁੱਧੀ ਹੋਣੀ ਬੁੱਧੀ ਗੁਰ ਕੀ ਬਾਤ ਕੌਣ ਨਹੀਂ ਲੈਂਦੀ ਪਹਿਲਾਂ ਅਗਲੇ ਨਹੀਂ ਲੈਂਦੀ ਬੁੱਧੀ ਹੋਣ ਜਾਂਦੀ ਬੁੱਧੀ ਜੇ ਆਪ ਮੰਨੇ ਸੱਚ ਨੂੰ ਤਾਂ ਮਨ ਨੂੰ ਬਣਾਵੇ ਜੇ ਸਾਡੀ ਬੁੱਧੀ ਹੋਈ ਵਿਰੋਧ ਕਰਦੀ ਹੈ ਜਿਹੜੀ ਚੀਜ਼ ਦਾ ਮਨ ਕਦੇ ਮੰਨ ਲੂ ਜਿਹੜੀ ਚੀਜ਼ ਮਾਂ ਨਹੀਂ ਮੰਨਦੀ ਉਹ ਬੱਚਾ ਕਦੇ ਮੰਨ ਲੂ ਉਹਦਾ ਪਹਿਲਾਂ ਮਾਂ ਮੰਨੇ ਤਾਂ ਬੱਚੇ ਨੂੰ ਬਣਾਵੇ ਜੇ ਮਾਂ ਇਹ ਬੱਚੇ ਨੂੰ ਪੁੱਠੀ ਮੱਤ ਦਿੰਦੀ ਹੋਵੇ ਉਹ ਸਿੱਧੀ ਕੌਣ ਦੇ ਤੂੰ ਜਿਹੜਾ ਔਰ ਪਿੰਗਲਾ ਮਨ ਦੇ ਤੂੰ ਦੋਏ ਨੈਗੇਟਿਵ ਨੇ ਸੁਖਮਨਾ ਕੌਣ ਹੈ ਸੁਖਮਨਾ ਜਿੱਤ ਹੈ ਉਹਦੇ ਨਾਲ ਜੁੜ ਕੇ ਮਨ ਨੂੰ ਸੁਖਾਉਣਾ ਜਿੰਨਾ ਜਰ ਉਹਦੇ ਨਾਲ ਨਹੀਂ ਜੁੜਦਾ ਅੰਦਰਲੇ ਨਾਲ ਮਨ ਸੁਖੀ ਨਹੀਂ ਹੁੰਦਾ ਉਹ ਅਡੋਲ ਹੈ ਸੁਖਮਨਾ ਦਾ ਮਤਲਬ ਹੈ ਮਨ ਨੂੰ ਜਿੱਥੋਂ ਸੁਖ ਮਿਲਦਾ ਹੈ ਇਹ ਚੰਦਨ ਦਾ ਦਰਖਤ ਹੈ ਮਨ ਹੈ ਗਰਮੀਆਂ ਔਰ ਚੰਦਰ ਦੇ ਦਰਖਤ ਨਾਲ ਲਿਪਟੂ ਨਾ ਜਾ ਕੇ ਸਿਰ ਸ਼ਾਂਤੀ ਹੋ ਤਾਂ ਕਰਕੇ ਸੁਣ ਤੇ ਦੇਖੋ ਬਸ ਤ੍ਰਿਤੀਆ ਤੀਨੇ ਸਭ ਕਰ ਲਿਆਵਾ ਜਦੋਂ ਤਿੰਨੇ ਇੱਕ ਹੋ ਜਾਂਦੇ ਨੇ ਨਾ ਇਹ ਆਨੰਦ ਮੂਲ ਪਰਮ ਪਦ ਪਾਉਂਦਾ ਫਿਰ ਪਰਮ ਪਦ ਨੂੰ ਆਨੰਦ ਮੂਲ ਫਿਰ ਇਹਦੇ ਵਿੱਚੋਂ ਆਨੰਦ ਪੈਦਾ ਹੁੰਦਾ ਹੈ ਆਨੰਦ ਮੂਲ ਦਾ ਮਤਲਬ ਹੈ ਆਪੇ ਆਨੰਦ ਦਾ ਮੂਲ ਬਣ ਜਾਂਦਾ ਹੈ ਆਨੰਦ ਬਾਹਰੋਂ ਨਹੀਂ ਜਦੋਂ ਮਿਲਦਾ ਆਨੰਦ ਦੇ ਅੰਦਰੋਂ ਪੈਦਾ ਹੁੰਦਾ ਇਹ ਤਾਂ ਆਨੰਦ ਹੋਰ ਕਿਸੇ ਨੂੰ ਮਿਲਦਾ ਤੂੰ ਆਨੰਦ ਕਿਸੇ ਨੂੰ ਆਉਂਦਾ ਉਹ ਤੋਂ ਕਹਿੰਦਾ ਵੀ ਗੱਲ ਕੀਤੀ ਉਹਨੇ ਸੁਣਦੇ ਰਹੇ ਆਨੰਦ ਆ ਗਿਆ ਆਨੰਦ ਮੂੜ ਹੈ ਨਾ ਉਹ ਇਥੋਂ ਰਹਦਾ ਹੈ ਉਹ ਬੇਰੀ ਹੈ ਬੇਰ ਖਾਨੇ ਆ ਬੜੇ ਮਿੱਠੇ ਨੇ ਉਹ ਦਰਖਤ ਦਾ ਫੜ ਲੱਗਿਆ ਹੋਇਆ ਪਹਿਲਾਂ ਤਾਂ ਦਰਖਤ ਨੇ ਕੀਤਾ ਨਾ ਫੜ ਅਨੰਦ ਘਾੜ ਵਾਲੇ ਨੂੰ ਆਇਆ ਆਨੰਦ ਮੂਲ ਕੌਣ ਹੋਇਆ ਬਿਰਛ ਹੋਇਆ ਉਹ ਪੇੜ ਹੋਇਆ ਜਿਹਨੂੰ ਫੜ ਲੱਗਿਆ ਆਨੰਦ ਮੂਲ ਪਰਮ ਪਰਮ ਆਨੰਦ ਮੂਲ ਹੋਣਾ ਪਰਮ ਪਤੀ ਦੀ ਨਿਸ਼ਾਨੀ ਹੈ ਜਿਹੜੀਆਂ ਗੱਲਾਂ ਜੋ ਆਨੰਦ ਆਇਆ ਗੁਰੂ ਅਰਦਾਸ ਨੂੰ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਗੁਰੂ ਤੇ ਜਾਣੇ ਹੁਣ ਪਤਾ ਲੱਗਿਆ ਆਨੰਦ ਕੀ ਹੁੰਦਾ ਇਸ ਕਰਕੇ ਸਭ ਚੀਜ਼ਾਂ ਡੁਪਲੀਕੇਟ ਨੇ ਡੁਪਲੀਕੇਟ ਕਰ ਹੈ ਆਨੰਦ ਵੀ ਉਹ ਹੈ ਨੰਦ ਮੰਗਲ ਆਪਣੇ ਕੋਲ ਵੀ ਹੈ ਸੰਸਾਰ ਵੀ ਆਨੰਦ ਹੈਗਾ ਟੈਂਪਰੇਰੀ ਆਨੰਦ ਹੈ ਥੋੜੀ ਜਿਹੀ ਦਾ ਆਨੰਦ ਹੈ ਕੜੀ ਜਿਉ ਕੋਈ ਖਬਰ ਆ ਜਵੇ ਬਸ ਹੋਰ ਕੁਝ ਬਣ ਜਾਂਦਾ ਇਹਦਾ ਪਿੰਗਲਾ 부ਜੇ ਸੁਖਣਾ ਇਹਦਾ ਪਿੰਗਲਾ 부ਜੇ ਜਾਂ ਆਪੇ ਅਲਖ ਲਖਾਏ ਜਾਂ ਆਪੇ ਅਲਖ ਲਖਾਏ ਜਦ ਬੁਝਦਾ ਜਦ ਆਪ ਅਲਖ ਨੂੰ ਲਖ ਲੈਂਦਾ ਅਲਖ ਲਖਾਏ ਜਿਹੜਾ ਅਲਖ ਹੈ ਜਦੋਂ ਉਹ ਇਹਨੂੰ ਸਮਝਾਉਂਦਾ ਨਾ ਅਗਰ ਅਲਖ ਹੋਣਾ ਅਲਖ ਸ਼ਬਦ ਸ਼ਬਦ ਗੁਰੂ ਨਾਲ ਜਦ ਸੰਪਰਕ ਹੁੰਦਾ ਜਿਹੜਾ ਪਿੰਗਲਾ ਦਾ ਤਾਂ ਪਤਾ ਫਿਰ ਪਤਾ ਲੱਗਦਾ ਜਿਹੜਾ ਪਿੰਗਲਾ ਕੀ ਹੈ ਅੰਦਰੋਂ ਹੀ ਪਤਾ ਲੱਗਦਾ ਵੀ ਆ ਬੁੱਧੀ ਮੇਰੀ ਓੜੀ ਹੋਈ ਸੀ ਇਹਦੀ ਸੀ ਬੰਦੀ ਮਨ ਤਾਂ ਨਹੀਂ ਬੰਦਾ ਬੁੱਧੀ ਨਹੀਂ ਬੰਦੀ ਇਹ ਗਨਕਾ ਨੇ ਸੂਰਡਾ ਪੜਾਉਣਾ ਤੋਤਾ ਗਨਕਾ ਬਿਨਾ ਤੋਤਾ ਨਹੀਂ ਪੜਦਾ ਤੋਤਾ ਰੱਖਿਆ ਗਨਕਾ ਨੇ ਗਨਕਾ ਸਾਡੀ ਅਸਲ ਹੈ ਉਹਨਾਂ ਜਿਹੜਾ ਅਗਲ ਗਨਕਾ ਜਿਹਨਾਂ ਚਿਰ ਗੁਰਮਤ ਨੂੰ ਮੰਨਦੀ ਨਹੀਂ ਜਿਹਨਾਂ ਚਿਰ ਸੱਚ ਨੂੰ ਨਹੀਂ ਮੰਨਦੀ ਉਹਨਾਂ ਚਿਰ ਗਨਕਾ ਹੈ ਦੁਰਾਚਾਰ ਨਹੀਂ ਉਹਨਾਂ ਚਿਰ ਹੋਰ ਹੋਰ ਮਤਾਂ ਨੂੰ ਮੰਨਦੀ ਹੈ ਜਿਹੜੇ ਸੰਤ ਦਾ ਪਤਾ ਲੱਗ ਜੇ ਉੱਥੇ ਚਲੀ ਜਾਂਦੀ ਹੈ ਤੁਰੇ ਜਾਣੀ ਅਸਲ ਜੀ ਪਾਸ ਪਾਸ ਦੇ ਸੱਤਾ ਕੋ ਜਾਣਾ ਜਿਹਨਾਂ ਕੋ ਸੱਚ ਹੈ ਨਹੀਂ ਉਹ ਸਾਰੀਆਂ ਦੁਰਾ ਜਾਣੀਆਂ ਨੇ ਅਕਲਾ ਵੀ ਦੁਰਾ ਜੇ ਇਸ ਪੁਆਇੰਟ ਦਾ ਪ੍ਰਚਾਰ ਕੀਤਾ ਜਾਵੇ ਸਭ ਰੁਕ ਜਾਵੇ ਪ੍ਰਚਾਰ ਕਰਨ ਵਾਲੇ ਵੀ ਰੁਕ ਜਾਣ ਜਾਣ ਵਾਲੇ ਵੀ ਰੁਕ ਜਾਣ ਐਸ ਐਂਗਲ ਤੋਂ ਪ੍ਰਚਾਰ ਗੁਰੂ ਕਰਦੇ ਸੀ ਪ੍ਰਚਾਰ ਨਹੀਂ ਕਰਦਾ ਜੋ ਸੱਚ ਨੂੰ ਨਹੀਂ ਬੋਲਦੀ ਜੇ ਤਾਂ ਸੱਚ ਨਹੀਂ ਉੱਥੇ ਜਾਣਾ ਦੁਰਾਚਾਰੀਆਂ ਕੋ ਜਾਣਾ ਦੁਰਾਚਾਰੀ ਨੇ ਜਿਹੜਾ ਸੱਚ ਦਾ ਵਿਰੋਧ ਕਰਦਾ ਦੁਰਾਚਾਰੀ ਹੈ ਕੌਣ ਬਣੂਗਾ ਦੁਰਾਚਾਰੀ ਨਹੀਂ ਹੈ ਆ ਤਾਂ ਸੱਚ ਦੱਸੂਗਾ ਕੀ ਹੈ ਨਹੀਂ ਮੈਂ ਚੁੱਪ ਪ੍ਰਚਾਰ ਤੇ ਸੱਚ ਦੱਸਣ ਦਾ ਜਿੱਤਰ ਕੋ ਸੱਚ ਹੈ ਨਹੀਂ ਤਾਂ ਪ੍ਰਚਾਰ ਬੰਦ ਕਰ ਦੇ ਨਹੀਂ ਪ੍ਰਚਾਰ ਕਰਦਾ ਕਰਦਾ ਦੁਰਾਚਾਰ ਦਾ ਦੁਰਾਚਾਰ ਜਿਹੜਾ ਹੈ ਉਹਦਾ ਹੀ ਵਿਸਤਾਰ ਹੈ ਤ੍ਰਿਆ ਚਿਤਰ ਇਹਦਾ ਦੁਰਾਚਾਰ ਹੈ ਨਾ ਇਹਦਾ ਹੀ ਵਿਸਤਾਰ ਹੈ ਸਾਰਾ ਵਤੀਆਂ ਨੇ ਜਿਹੜੀਆਂ ਫਲਾਨੀ ਵਤੀ ਤੇ ਭਗੀ ਵਤੀ 150 ਦਾ ਮਤੀ ਹੈ ਉੱਥੇ 150 ਦੇ ਕਰੀਬ ਪੌਣੇ 200 ਦੇ ਕਰੀਬ ਵਤੀ ਹੈ ਮਤ ਮਤਾਂ ਦੇ ਪ੍ਰਚਾਰ ਹੋ ਰਹੇ ਨੇ ਸਾਰੇ ਧਾਰਮਿਕ ਆਦਮੀ ਦੀਆਂ ਗੱਲਾਂ ਨੇ ਧਰਮ ਦੇ ਨਾਂ ਤੇ ਪਖੰਡ ਬਣਾ ਰਹੇ ਨੇ ਦੁਰਾਚਾਰ ਹੈ ਸੰਸਾਰ ਦੇ ਹਰ ਪ੍ਰਕਾਰ ਦਾ ਦੁਰਾਚਾਰ ਦੱਸਦਾ ਤੁਹਾਨੂੰ ਪਛਾਣ ਕਰਾਤੀ ਵੀ ਜਾਂਦੇ ਪਛਾਣ ਲੋ ਦੁਰਾਚਾਰ ਹੈ ਸਜੋਗੇ ਤਾਂ ਨਹੀਂ ਸਜੋਗੇ ਤਾਂ ਨਹੀਂ ਹਰ ਕਿਸੇ ਚੋਰ ਵੀ ਨੇ ਠੱਗ ਵੀ ਨੇ ਬੇਈਮਾਨ ਵੀ ਨੇ ਡਕਾਇਤ ਵੀ ਨੇ ਸਾਰੀ ਪੜਾਈ ਪੜਾਈ ਜਾਂਦੀ ਹੈ ਪੁਲਿਸ ਨੂੰ ਕੁਟਵਾਰੀ ਹੈ ਕਬੀਰ ਕਹਿੰਦਾ ਕੁਟਵਾਰੀ ਮੇਰੀ ਕੁਤਵਾਲ ਹੈ ਉਹ ਕੁਤਵਾਲ ਨੂੰ ਪੜਾਈ ਪੜਾਈ ਹੋ ਜਾਣੀ ਨਾਨਕ ਤੇਹੋਂ ਤੇ ਉੱਪਰ ਸੱਚਾ ਨਾਨਕ ਤੇਹੋਂ ਤੇ ਉੱਪਰ ਸੱਚਾ ਜਿਹੜਾ ਪਿੰਗਲਾ ਸੋਹਣਾ ਤੇ ਉੱਪਰ ਸੱਚਾ ਤਿੰਨੇ ਗੁਣ ਛੱਡ ਕੇ ਅਈਓ ਮਿਟਾ ਤਿੰਨਾ ਗੁਣਾ ਦੇ ਉੱਪਰ ਕੀ ਹੈ ਤੁਰਿਆ ਪਰ ਉੱਪਰ ਸੱਚ ਹੈ ਇਹ ਆਪੇ ਸੱਚ ਹੈ ਮਨ ਮਨ ਸੱਚਾ ਮੁਖ ਸੱਚਾ ਸੋਏ ਮੁਖ ਸੱਚਾ ਸੋਏ ਇਹ ਆਪੇ ਸੱਚ ਹੈ ਫਿਰ ਉੱਤੇ ਸਾਰੇ ਸੱਚ ਹੀ ਨੇ ਜੇ ਤਿੰਨਾ ਗੁਣਾ ਦੇ ਉੱਪਰ ਚੜ ਜਾਂਦਾ ਜਿਹੜਾ ਪਿੰਗਲਾ ਸੁਖਮਣਾ ਨੂੰ ਇੱਕੋ ਹੀ ਕਰ ਲੈਂਦਾ ਤਿੰਨ ਰਹਿੰਦੇ ਹੀ ਨਹੀਂ ਇੱਕ ਹੋ ਜਾਂਦਾ ਫਿਰ ਸੱਚਾ ਅਜੇ ਤਾਂ ਤੁਸੀਂ ਜਿਹੜਾ ਪਿੰਗੜਾ ਸੁਖਣਾ ਜਿਹੜੇ ਬੈਠੇ ਉਹ ਵੀ ਡੁਕਲੀ ਲਈ ਬੈਠੇ ਸਰੀਰ ਵਾਲੀ ਢਾ ਪਿੰਗੜਾ ਵੀ ਸੁਖਣਾ ਵੀ ਡੁਪਲੀਕੇਟ ਲਈ ਬੈਠੇ ਹੋ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਪਹਿਲਾਂ ਤਾਂ ਇਹ ਬੁੱਝੋ ਕੀ ਨੇ ਫਿਰ ਉਹਦੇ ਉੱਪਰ ਚੜੋ ਜਾ ਕੇ ਫਿਰ ਕਿਤੇ ਸੱਚ ਹੈ ਉੱਥੇ ਜਾ ਕੇ ਉਹ ਵਸਤਾ ਜੋਗੀਆਂ ਦੇ ਭੁੱਲੇ ਕੱਖ ਨਹੀਂ ਛੱਡਿਆ ਨਾਨਕ ਤੇ ਹੁਣ ਉੱਪਰ ਸੱਚਾ ਸਤਿਗੁਰੂ ਸ਼ਬਦ ਸਮਾਇਆ ਸਤਗੁਰ ਸ਼ਬਦ ਸੋਏ ਉੱਥੇ ਜਾ ਕੇ ਸਤਗੁਰ ਹੈ ਜਿਹੜਾ ਸ਼ਬਦ ਵਿੱਚ ਸੋਹਦਾ ਉਹ ਸੱਚਾ ਸ਼ਬਦ ਹੈ ਜਿਹੜਾ ਸਾਚ ਸ਼ਬਦ ਉੱਥੇ ਜਾ ਕੇ ਸ਼ਬਦ ਰਹਿ ਜਾਂਦਾ ਸ਼ਬਦ ਉੱਪਰ ਹੈ ਸਭ ਦੇ ਸਾਚੇ ਦੇ ਉੱਪਰ ਕੀ ਹੈ ਹੁਕਮ ਹੁਕਮ ਹੈ ਅੰਦਰ ਸਤਗੁਰ ਵੀ ਹੁਕਮ ਦੇ ਵਿੱਚ ਹੈ ਸਤਗੁਰ ਤਾਂ ਇੱਥੇ ਵੀ ਹੁਕਮ ਦੇ ਵਿੱਚ ਹੈ ਉਹ ਜਿਹੜਾ ਹੁਕਮ ਹੈ ਉਹ ਸਭ ਤੋਂ ਉੱਚਾ ਹੈ ਹੁਕਮ ਹੈ ਸਭ ਤੋਂ ਵੱਡਾ ਹੈ ਇਹ ਤਾਂ ਸਤਗੁਰ ਨਾਨਕ ਨੂੰ ਸਭ ਤੋਂ ਵੱਡਾ ਕਹਿਤਾ ਸਭ ਤੋਂ ਵੱਡਾ ਸਤਗੁਰ ਨਾਨਕ ਤੇ ਹੁਕਮ ਅੰਦਰ ਸਭ ਕੋ ਤਾਂ ਫਿਰ ਕੀ ਬਣੂਗਾ ਨਾਨਕ ਹੁਕਮ ਤੇ ਬਾਹਰ ਹੈ ਜੇ ਆਪਾਂ ਸਭ ਤੋਂ ਵੱਡਾ ਸਤਗੁਰ ਨਾਨਕ ਮੰਨ ਲਈਏ ਹੁਕਮ ਤੋਂ ਤਾਂ ਫਿਰ ਬਾਹਰ ਹੋਇਆ ਨਾਨਕ ਪੈਰ ਪੈਰ ਤੋਂ ਪਤਾ ਲੱਗਦਾ ਮਤ ਮਾਰੀ ਹੋਈ ਹੈ ਸਿੱਖਾਂ ਦੀ ਜੇ ਹੁਕਮ ਦੇ ਅੰਦਰ ਸਭ ਕੋ ਇੱਕ ਪਾਸੇ ਦਾ ਹੈ ਬਾਹਰ ਹੁਕਮ ਨਾ ਕੋਈ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਦਾ ਹੁਕਮ ਤੋਂ ਤਾਂ ਉੱਪਰ ਹੋਇਆ ਫਿਰ ਨਾਨਕ ਫਿਰ ਨਾਨਕ ਦਾ ਹੁਕਮ ਤਾਂ ਬਾਗੀ ਹੋਇਆ ਉੱਪਰ ਹੋਇਆ ਹੁਕਮ ਤੋਂ ਇਹ ਤਾਂ ਵੱਡਾ ਹੁਕਮ ਹੈ ਇਹ ਵੱਡਾ ਫਿਰ ਨਾਨਕ ਹੈ ਦੋਹਾਂ ਚੋਂ ਕੌਣ ਵੱਡਾ ਇਹ ਜਿਹੜੇ ਬੁੱਧੀਹੀਨ ਤੇ ਨਾ ਬੁੱਧੀਹੀਨ ਜਿਹੜੇ ਮਹਾਪੁਰਸ਼ ਤੇ ਸਾਰੇ ਬੁੱਧੀਹੀਨ ਦੇ ਪਿੱਛੇ ਕਿ ਉਹਨਾਂ ਦਾ ਪ੍ਰਚਾਰ ਹੈ ਸਾਡੇ ਕੋਲ ਬੁੱਧੀਹੀਨਾਂ ਦਾ ਠੀਕ ਕਿਵੇਂ ਹੋਊਗਾ ਠੀਕ ਹੋਊਗਾ ਮੈਂ ਬਾਣੀ ਤੋਂ ਗੁਰਬਾਣੀ ਠੀਕ ਕਰੂ ਗੁਰਬਾਣੀ ਨੂੰ ਪੜ੍ਹ ਕੇ ਠੀਕ ਹੋਊਗਾ ਜਿਹੜੇ ਮਹਾਪੁਰਖ ਹੋਏ ਨੇ ਜੇ ਜੇ ਉਹ ਸਿਆਣੇ ਹੁੰਦੇ ਮਹਾਪੁਰਖ ਹੋਣੇ ਕਿ ਉਹ ਮਹਾਪੁਰਖ ਦਾ ਨਾਮ ਨਹੀਂ ਕਹਾਇਆ ਦਾਸ ਕਹਾਇਆ ਜੇ ਸਿਆਣੇ ਹੁੰਦੇ ਦਾਸ ਕਹੋਦੇ ਸਿਆਣੇ ਫੇਰ ਤੇ ਹੰਕਾਰੀ ਸੀ ਉਹ ਸਾਰੇ ਸਰਕਾਰੀ ਸੀ ਮਹਾਪੁਰਖ ਆਏ ਨੇ ਜਿਹੜੇ ਸਾਰੇ ਮਹਾਪੁਰਖ ਪਰਮੇਸ਼ਰ ਉਹਦੇ ਬਿਨਾਂ ਹੋਰ ਕੋਈ ਨਹੀਂ ਸਭ ਤੋਂ ਵੱਡਾ ਉਹੀ ਹੈ ਸੰਸਾਰ 'ਚ ਸਭ ਤੋਂ ਵੱਡਾ ਸਤਗੁਰ ਹੈ ਜਿਹੜਾ ਸਭ ਜਿਹੜਾ ਨਾਨਕ ਕਹਿੰਦੇ ਨੇ ਸਭ ਤੋਂ ਵੱਡਾ ਉਹ ਕੱਲੇ ਸੰਸਾਰ ਦੀ ਗੱਲ ਕਰਦਾ ਜਿਹੜਾ ਸੰਸਾਰ ਹੈ ਜਿਹੜਾ ਹਨ ਜੇ ਇੱਥੇ ਸਭ ਤੋਂ ਵੱਡਾ ਕੋਈ ਦੇਖਣਾ ਹੋਵੇ ਨਾਨਕ ਕਹਿੰਦਾ ਸਭ ਤੋਂ ਵੱਡਾ ਸਤਗੁਰ ਹੈ ਸਤਗੁਰ ਕੀ ਹੋਈ ਭਗਤ ਸਤਗੁਰ ਤੇ ਖਾਲੀ ਕੋਈ ਨਹੀਂ ਇੱਕ ਭਸਮ ਮੇਰੇ ਹਿਰਦੇ ਵਿੱਚ ਹੈ ਸਤਗੁਰ ਆਰਾ ਭਗਤ ਤੇ ਕੋਈ ਗੱਲ ਹੈ ਜਿਨ ਕਲ ਰੱਖੀ ਮੇਰੀ ਜਿਨ ਕਲ ਰੱਖੀ ਮੇਰੀ ਮੇਰੀ ਗੱਲ ਕਲਪਨਾ ਵੀ ਇਹਨੇ ਰੱਖੀ ਇਹਨਾਂ ਨੂੰ ਕਹਿੰਦਾ ਮੇਰੀ ਕਲਪਨਾ ਜਿਹੜੀ ਸੀ ਮੇਰੀ ਜਿਹੜੀ ਇੱਛਾ ਸੀ ਇਹਨੇ ਰਸ ਦਿੱਤੀ ਅੰਦਰੋਂ ਸਤਗੁਰ ਨੇ ਵੱਡਾ ਅੰਦਰ ਲੈ ਬਾਹਰਲਾ ਛੋਟਾ ਹੈ ਕਬੀਰ ਨੇ ਤਾਂ ਹੀ ਆਪਣੇ ਆਪ ਨੂੰ ਕਬੀਰ ਕੇ ਕਬੀਰ ਕਵੀ ਵਾਲਾ ਕਬੀਰ ਦਾ ਮਤਲਬ ਹੈ ਜੀ ਕਵੀ ਹੈ ਕਬਤਰੀਨ ਇੱਕ ਲਫ਼ਜ਼ ਹੈ ਉਰਦੂ ਦਾ ਕਬਤਰੀਨ ਬਹੁਤ ਛੋਟਾ ਛੋਟੇ ਤੋਂ ਵੀ ਛੋਟਾ ਛੋਟੇ ਤੋਂ ਛੋਟਾ ਜਿਹੜਾ ਉਹ ਕਹਿੰਦੇ ਨੇ ਕਬਤਰੀਨ ਕਬੀਰ ਕਹਿੰਦਾ ਮੈਂ ਤਾਂ ਕੰਮ ਤਰੀਨ ਛੋਟੇ ਤੋਂ ਛੋਟਾ ਕਰਦਿਆਂ ਦਾ ਨਾਮ ਰੱਖਦਾ ਕਬੀਰ ਕਰਦੇ ਅਨਪੜ੍ਹ ਸੀ ਵਿਚਾਰੇ ਉਹਨਾਂ ਦਾ ਆਪਣਾ ਮੁੰਡਾ ਹੀ ਰਾਜਾ ਲੱਗਦਾ ਹੈ ਇਹਨੂੰ ਰਾਜਾ ਹੀ ਕਹਿੰਦੇ ਨੇ ਸੰਸਾਰੀ ਆਦਮੀ ਤਾਂ ਇਹੀ ਕਹਿੰਦੇ ਉਹ ਕਹਿੰਦਾ ਮੇਰਾ ਨਾਮ ਕਬੀਰ ਨਹੀਂ ਹੈ ਮੈਂ ਕਬੀਰ ਹਾਂ ਕਮਤਰੀਨ ਬਹੁਤ ਛੋਟਾ ਛੋਟੇ ਤੋਂ ਛੋਟਾ ਵੱਡਾ ਤਾਂ ਉਹ ਹੈ ਜਿਹਦੇ ਵਿੱਚੋਂ ਮੇਰਾ ਜਨਮ ਹੁੰਦਾ ਹੈ ਸੂਰਜ ਵੱਡਾ ਜੀ ਤੇ ਚੰਦਰ ਨੂੰ ਰੋਸ਼ਨੀ ਮਿਲਦੀ ਹੈ ਸੂਰਜ ਵੱਡਾ ਜੀ ਤਾਂ ਸਭ ਨੂੰ ਚਾਨਣ ਮਿਲਦਾ ਹੈ ਮੈਂ ਕਿੱਥੇ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਬਦਲਤਾ ਨੇ ਲਫ਼ਜ਼ ਇਸ ਕਰਕੇ ਨਾਨਕਾ ਨੇ ਵੱਡੇ ਕੀਆਂ ਵਡਿਆਈਆਂ ਵਡਿਆਈ ਜੇ ਕਰਨੀ ਹੈ ਵੱਡੇ ਦੀ ਕਰੋ ਛੋਟੇ ਦੀ ਨਹੀਂ ਕਰੀਦੀ ਕੁਝ ਕਹਿਣਾ ਕਹਿਣ ਨਾ ਜਾਈ ਅਸਲ ਦੀ ਬਾਤ ਕਿਹਾ ਉਹ ਅਸਲ ਦੀ ਬਾਤ ਅਸੀਂ ਕੀ ਲੈਣਾ ਕਿਹਾ ਉਹ ਅਸੀਂ ਕੀ ਲੈਣਾ ਸਾਡੇ ਅਸੀਂ ਦਾ ਨਾਮ ਨੂੰ ਵੱਡਾ ਕਹਾਂ ਇੱਕ ਨਹੀਂ ਬੰਦੇ ਇੱਕ ਸਭ ਚਿਕੜ ਡੱਬਦੀ ਹੈ ਆਟਾ ਸਾਰਾ ਪਿਆ ਹੈ ਚਿਕੜ ਸਰਤਾ ਚਿਕੜ ਚਿਕੜ ਆਟਾ ਗਿਰ ਗਿਆ ਫਿਰ ਪਿਆ ਕਸ਼ੂ ਨਾ ਆਇਆ ਹੱਥ ਕੀਲਾ ਬਲਿਆ ਜੋ ਹਥਾਇਆ ਕੁਝ ਗੁਰਬਾਣੀ ਦੇ ਇਹਨੇ ਆਟੇ ਨੂੰ ਚਿਕੜ ਸੜ ਕੇ ਕੀ ਖਟਿਆ ਕੀ ਪਾਇਆ ਕੀ ਸਿੱਖਾ ਨੇ ਚਿਕੜ ਸੜ ਕੇ ਵੀ 25000 ਦਾ ਫੁੱਡਾ ਮਰਵਾ ਲਿਆ ਜਵਾਨ ਨੂੰ ਸਿੱਖੇ ਬਣਾ ਲੈਂਦੇ ਰਾਜਵਾਦ ਤੇ ਰਾਜ ਫਿਰ ਬਣੀ ਨਹੀਂ ਮਿਲੇ ਰਾਜ ਆਪ ਲੈਣਾ ਸੀ ਲੋਕਾਂ ਦੇ ਜਵਾਬਾਂ ਵਾਸਤੇ ਪੁੱਛੀਏ ਤਾਂ ਉਹਨਾਂ ਨੂੰ ਜਿਹਨਾਂ ਦੇ ਮਰ ਗਏ ਜਵਾਨ ਮੁੰਡੇ ਉਹਨਾਂ ਦਾ ਦਰ ਪੁੱਛ ਕੇ ਜਾਣੀ ਹੈ ਜਿਹਨਾਂ ਦੇ ਘਰ ਉੱਜੜ ਗਏ ਉਹ ਜਾਣੇ ਕਿਹਨਾਂ ਨੇ ਹਰਾਮ ਖੋਰਾਂ ਨੇ ਰਾਜ ਰਾਜ ਦੀ ਇੱਛਾ ਰੱਖਣ ਵਾਲਿਆਂ